ਇਸ ਵੇਲੇ ਆਪਾਂ ਆਪਣੇ ਦੋ ਲੈਕਚਰ ਹੋਏ ਨੇ ਤਿੰਨ ਦੋ ਤਿੰਨ ਚ ਆਪਾਂ ਵੇਖਿਆ ਵੀ ਪਹਿਲਾਂ ਤੇ ਇਹ ਸੱਭਿਆਚਾਰ ਹੈ ਕੀ ਹੈ ਕਿ ਸੱਭਿਆਚਾਰ ਜਿਹੜਾ ਦੂਸਰੀ ਪ੍ਰਕਿਰਤੀ ਇੱਕ ਪ੍ਰਕਿਰਤੀ ਆ ਇੱਕ ਕੁਦਰਤ ਹੈ ਜਿਹੜੀ ਆਪਣੇ ਆਲੇ ਦੁਆਲੇ ਆ ਜਿਹੜੀ ਆਪਣੇ ਆਪਣੇ ਤੋਂ ਸੁਤੰਤਰ ਤੌਰ ਤੇ ਬਣੀ ਹੈ ਮਨੁੱਖ ਤੋਂ ਪਰ ਮਨੁੱਖ ਤੋਂ ਪਹਿਲਾਂ ਬਣੀ ਹੈ ਦੂਜੀ ਉਹ ਆ ਜਿਹਨੂੰ ਮਨੁੱਖ ਨੇ ਬਣਾਇਆ ਤੇ ਜਿਹਨੂੰ ਬਣਾਉਂਦੇ ਬਣਾਉਂਦੇ ਮਨੁੱਖ ਨੇ ਉਹਨੂੰ ਵੀ ਬਣਾਇਆ ਤੇ ਆਪ ਵੀ ਉਹਦੀ ਰਚਨਾ ਬਣ ਗਿਆ ਦੂਸਰਾ ਆਪਾਂ ਪਰਿਭਾਸ਼ਾ ਲਿਖਿਆ ਹੁਣ ਆਪਾਂ ਜਿਹੜਾ ਅੱਜ ਗੱਲਬਾਤ ਕਰ ਰਹੇ ਹਾਂ ਸੱਭਿਆਚਾਰ ਦੀ ਜਿਹੜੀ ਅਨੰਤ ਭਿੰਨਤਾ ਸੱਭਿਆਚਾਰਾਂ ਦੀ ਭਿੰਨਤਾ ਬਹੁਤ ਹੈ ਆਪਸੇ ਚੱਕ ਦੂਜੇ ਅੱਡੋ ਅੱਡ ਜਨਗਣਾਂ ਦੇ ਸੱਭਿਆਚਾਰ ਸਹੀ ਸਹੀ ਕਹੀਏ ਤਾਂ ਨਰਜਾਤੀ ਸੱਭਿਆਚਾਰ ਇੱਕ ਦੂਜੇ ਤੋਂ ਇਸ ਲਈ ਭਿੰਨ ਹੁੰਦੇ ਹਨ ਕਿਉਂਕਿ ਭਿੰਨ ਭਿੰਨ ਜਨਗਣ ਇੱਕ ਸਮਾਨ ਜ਼ਰੂਰਤਾਂ ਦੀ ਪੂਰਤੀ ਦੇ ਲਈ ਜ਼ਰੂਰੀ ਕਿਰਿਆਵਾਂ ਆਮ ਤੌਰ ਤੇ ਅਗਰ ਤਰੀਕਿਆਂ ਨਾਲ ਕਰਦੇ ਨੇ ਇੱਕੋ ਕਰਿਆ ਕਿਰਿਆ ਜੇ ਬੈਠਣ ਦੀ ਕਰਿਆ ਆਪਾਂ ਥੱਲੇ ਰਹਿ ਜਾਂਦੇ ਹਾਂ ਯੂਰਪੀਅਨ ਥੱਲੇ ਨਹੀਂ ਬੈਠਦੇ ਤਾਂ ਉਹਨਾਂ ਦੀ ਰੂਸੀ ਲੋਕ ਜਾਂ ਯੂਰਪੀਅਨ ਲੋਕ ਖਾਣਾ ਖਾਣ ਲਈ ਮੇਜ਼ ਕੁਰਸੀ ਦੀ ਵਰਤੋਂ ਕਰਦੇ ਆਪਾਂ ਮਤਲਬ ਜਦੋਂ ਤੱਕ ਹਲਵਾਕ ਕੌਮਾਂ ਸਨ ਥੱਲੇ ਧਰਤੀ ਤੇ ਬਹਿ ਜਾਂਦੇ ਸਨ ਹੁਣ ਜੇ ਘਰਾਂ 'ਚ ਵੀ ਖਾਣੇ ਆ ਤਾਂ ਕੋਈ ਪੀੜੀ ਤੇ ਖਾ ਲੈਂਦਾ ਕਿਤੇ ਕਿਤੇ ਜਾਂ ਮੰਜੀ ਤੇ ਜਾਂ ਹੁਣ ਕਿਤੇ ਕਿਤੇ ਇਹਦੀ ਵਰਤੋਂ ਹੋਣੀ ਸ਼ੁਰੂ ਹੋਈ ਆ ਮੇਜ਼ ਕੁਰਸੀ ਸੌਣ ਸਮੇਂ ਜਿਹੜਾ ਤੇ ਖਾਣਾ ਖਾਣ ਲਈ ਛੁਰੀ ਕਾਂਟਿਆਂ ਦੀ ਉਹ ਵਰਤੋਂ ਕਰਦੇ ਆ ਸੌਣ ਸਮੇਂ ਸਿਰ ਥੱਲੇ ਸਰਾਣਾ ਰੱਖਦੇ ਆ ਇਸ ਇਸ ਸਭ ਦੇ ਉਹ ਆਦੀ ਹਨ ਇਸ ਦੇ ਉਲਟ ਅਸੀਂ ਪੰਜਾਬੀ ਲੋਕ ਜਿਹੜੇ ਆਮ ਜਾਂ ਭਾਰਤੀ ਖਾਣਾ ਖਾਣ ਲਈ ਥੱਲੇ ਪੀੜੀ ਜਾਂ ਮੰਜੇ ਤੇ ਬੈਠ ਜਾਂਦੇ ਆ ਹੋਰ ਥੋੜਾ ਚਿਰ ਪਹਿਲਾਂ ਤਾਂ ਬਿਲਕੁਲ ਥੱਲੇ ਧਰਤੀ ਤੇ ਬੈਠ ਕੇ ਖਾਣਾ ਖਾਂਦੇ ਕੋਈ ਚੀਜ਼ ਕੋਈ ਪਛਾਉਂਦਾ ਹੀ ਨਹੀਂ ਸੀ ਤੇ ਹੱਥਾਂ ਨਾਲ ਖਾਣਾ ਖਾਂਦੇ ਸਨ ਫਕਰ ਕਿਉਂ ਵੀ ਜੇ ਆਪਾਂ ਖੀਰ ਵੀ ਖਾਂਦੇ ਕੋਈ ਵੀ ਚੀਜ਼ ਖਾਂਦੇ ਉਂਗਲਾਂ ਨਾਲ ਜਾਂ ਦੋਹਾਂ ਨਾਲ ਖਾਂਦੇ ਸੀ ਜਦੋਂ ਕਿ ਹੋਰ ਨਹੀਂ ਆਪਣੇ ਹੀ ਕਸ਼ਮੀਰੀ ਲੋਕ ਨੇ ਉਹ ਰੋਟੀ ਬਿਲਕੁਲ ਐਵੇਂ ਬਰਕੀ ਤੋੜ ਕੇ ਨਹੀਂ ਖਾ ਸਕਦੇ ਉਹਨਾਂ ਨੂੰ ਇਹ ਆਉਂਦੇ ਹੀ ਨਹੀਂ ਸਾਡੇ ਲਈ ਆਉਣ ਲੱਗਦਾ ਹੈ ਕਿ ਇਹ ਹੀ ਢੰਗ ਹੈ ਜਿਹੜਾ ਸਾਡੇ ਲਈ ਸਹੀ ਹੈ ਹਰ ਇੱਕ ਲਈ ਆਉਣ ਲੱਗਦਾ ਹਰ ਇੱਕ ਨੂੰ ਆਪਣਾ ਢੰਗ ਆਉਣ ਲੱਗਦਾ ਜਿਵੇਂ ਉਹ ਕੁਦਰਤੀ ਹੈ ਤੇ ਸਹੀ ਹੈ ਦੂਜੇ ਦਾ ਨਹੀਂ ਸਹੀ ਜਿਵੇਂ ਆਪਣੇ ਤੁਹਾਡੇ ਮਾਝੇ ਵਾਲੇ ਨੇ ਉਹ ਰੋਟੀ ਦਾ ਹੋਰ ਪਾਸਾ ਚੋਪੜਦੇ ਨੇ ਜਿਹੜਾ ਪਹਿਲਾਂ ਲੱਗਦਾ ਨਾਲ ਸਾਡੇ ਲੋਕ ਉਲਟ ਚੋਪੜਦੇ ਨੇ ਜੇ ਕਿਤੇ ਦੋਵੇਂ ਇਕੱਠਾ ਕੱਟਿਆ ਹੋਣ ਉਹ ਆਂਦੇ ਤੂੰ ਗਲਤ ਚੋਪੜਿਆ ਉਹਨਾਂ ਦੇ ਤੂੰ ਚੋਪੜਿਆ ਕਰਦੇ ਉਹ ਆਂਦੇ ਤੂੰ ਪੁੱਠੀ ਰੋਟੀ ਚੋਪੜਦੀ ਐ ਪੁੱਠੇ ਚੱਲਦੇ ਨੇ ਉਹ ਆਂਦੇ ਤੂੰ ਪੁੱਠੇ ਚੱਲਦੀ ਕਰੇ ਇਸ ਤਰ੍ਹਾਂ ਹੀ ਹਲਵਾਉਣ ਦਾ ਵੀ ਜੇ ਢੰਗ ਵੇਖੀਏ ਜਿਹੜਾ ਗੱਡੀਆਂ ਵਾਲੇ ਤੋਂ ਗਲਤ ਲਈਏ ਉਹਦੇ ਹੋਰ ਪਾਸੇ ਹੋਣਾ ਪੈਂਦਾ ਆਪਣੇ ਵਾਲੇ ਦੇ ਹੋਰ ਪਾਸੇ ਅੰਦਰਲੇ ਪਾਸੇ ਹੋਣਾ ਪੈਂਦਾ ਆਪਣੇ ਵਾਲੇ ਬਾਹਰਲੇ ਪਾਸੇ ਉਹਦੇ ਅੰਦਰਲੇ ਪਾਸੇ ਇਸ ਤਰੀਕੇ ਦੇ ਨਾਲ ਅਲੱਗ-ਅਲੱਗ ਨੇ ਤੇ ਜਿਹਨੂੰ ਇਹ ਪੁੱਛ ਲਓ ਕਹਿੰਦਾ ਮੇਰਾ ਤਰੀਕਾ ਸਹੀ ਹੈ ਦੂਜੇ ਦਾ ਨਹੀਂ ਜਾਪਾਨੀ ਲੋਕ ਜਿਹੜੇ ਆ ਨਾ ਉਹ ਉਪਰੂ ਬਹਿ ਕੇ ਰੋਟੀ ਖਾਂਦੇ ਬੈਂਦੇ ਖਾਣਾ ਖਾਂਦੇ ਆ ਕਿ ਨਹੀਂ ਤੇ ਬਹੁਤ ਸਾਰੇ ਲੋਕ ਕਲੀਨ ਤੇ ਬੈਠ ਕੇ ਖਾਣਾ ਖਾਂਦੇ ਆ ਯੂਰਪ ਦੇ ਲੋਕ ਇੱਕ ਲੰਬੇ ਅਭਿਆਸ ਤੋਂ ਬਿਨਾ ਚੌਕੜੀ ਮਾਰ ਹੀ ਨਹੀਂ ਸਕਦੇ ਉਹਨਾਂ ਕੋ ਚੌਕੜੀ ਮਾਰ ਨਹੀਂ ਸਕਦੇ ਜਿਵੇਂ ਆਪਾਂ ਚੌਕੜੀ ਮਾਰ ਲੈਂਦੇ ਗੋਟ ਮਾਰ ਲੈਂਦੇ ਤੇ ਇਹ ਉਹਨਾਂ ਨੂੰ ਆਉਂਦੀ ਨਹੀਂ ਤੇ ਨਾ ਹੀ ਉਹ ਬੈਠ ਸਕਦੇ ਆ ਯੂਰਪੀ ਔਰਤਾਂ ਨੂੰ ਗੋਡਿਆਂ ਪਰਨੇ ਦੇਰ ਤੱਕ ਬੈਠਣਾ ਬਹੁਤ ਹੀ ਕਸ਼ਟਦਾਇਕ ਹੈ ਪਰ ਜਾਪਾਨੀ ਔਰਤਾਂ ਲਈ ਇਹ ਬੜੀ ਇੱਕ ਸਹਿਜ ਕਰਿਆ ਇਸ ਦੇ ਉਲਟ ਜਾਪਾਨੀ ਔਰਤਾਂ ਵਿੱਚ ਕੁਰਸੀ ਤੇ ਬੈਠਣ ਦਾ ਰਿਵਾਜ ਬੜੀ ਮੁਸ਼ਕਲ ਨਾਲ ਫੈਲਿਆ ਤੇ ਭਾਰਤ ਦੇ ਪੰਜਾਬੀਆਂ ਵਿੱਚ ਤਾਂ ਅਜੇ ਵੀ ਜਿਹੜਾ ਲਗਭਗ ਨਾਮ ਆਤਰੀ ਆਪਣੇ ਤੇ ਬਹੁਤ ਸਾਰੇ ਬਾਗੜੀਆਂ ਵਗੈਰਾ ਤੇ ਹੈ ਹੀ ਨਹੀਂਗਾ ਜਿੱਲੂ ਲੋਕਾਂ ਦਾ ਆਰਾਮ ਕਰਨ ਦਾ ਢੰਗ ਵੀ ਬਹੁਤ ਹੀ ਜੀਵ ਗਰੀ ਹੈ ਜਿੱਲੂ ਲੋਕ ਨੇ ਅਫਰੀਕਾ ਦੇ ਉਹ ਇੱਕ ਲੱਤ ਤੇ ਖੜੇ ਹੋ ਕੇ ਬਗਲੇ ਭਗਤ ਵਾਂਗੂ ਆਰਾਮ ਕਰਦੇ ਉਹ ਇੱਕ ਲੱਤ ਤੇ ਖੜੇ ਹੁੰਦੇ ਨੇ ਤੇ ਆ ਜਿਹੜਾ ਪੈਰ ਹੈ ਇਹਨੂੰ ਗੋਡੇ ਦੀ ਚੱਪਣੀ ਦੇ ਉੱਤੇ ਲਾ ਲੈਂਦੇ ਐਵੇਂ ਆਰਾਮ ਕਰਦੇ ਜਿਵੇਂ ਆਪਾਂ ਲੰਮਾ ਪੈ ਕੇ ਆਰਾਮ ਕਰਦੇ ਹਾਂ ਉਹਨਾਂ ਦਾ ਆਰਾਮ ਕਰਨ ਦਾ ਇਹ ਢੰਗ ਹੈ ਜਿਵੇਂ ਘੋੜੀ ਤੁਹਾਨੂੰ ਦੱਸਿਆ ਵੀ ਉਹ ਦੋ ਪੈਰਾਂ ਤੇ ਥੋੜਾ ਜਿਹਾ ਝੁੱਕ ਕੇ ਆਰਾਮ ਕਰ ਲੈਂਦੀ ਦੂਜੇ ਪੈਰ ਦੀ ਅਸੀਂ ਪਹਿਲੀ ਲੱਤ ਤੇ ਕੋਟੇ ਤੇ ਟਿਕਾਈ ਰੱਖਦੇ ਹਾਂ ਮਲਾਹ ਦੇ ਲੋਕ ਸੌਂਦੇ ਸੌਣ ਸਮੇਂ ਸਿਰ ਦੇ ਥੱਲੇ ਇੱਕ ਚੌਕੀ ਰੱਖਦੇ ਹਨ ਦੱਖਣੀ ਅਫਰੀਕਾ ਦੇ ਆਦਿਵਾਸੀ ਦਰਖਤਾਂ ਦੀਆਂ ਡਾਲੀਆਂ ਦੇ ਵਿੱਚ ਲਟਕਦੇ ਜਾਲੀਦਾਰ ਝੂਲੇ ਜੇ ਬਣਾ ਕੇ ਉਹਦੇ ਤੇ ਸੌਂਦੇ ਉਹ ਇਸ ਤਰ੍ਹਾਂ ਸੌਂ ਸਕਦੇ ਅਜਿਹੇ ਵਖਰੇਵਿਆਂ ਦੀ ਕੋਈ ਗਿਣਤੀ ਨਹੀਂ ਤੇ ਇਹਨਾਂ ਨੂੰ ਜੇ ਇੱਕ ਜਾਤੀ ਵਿੱਚ ਨਹੀਂ ਕੌਮ ਬਲਕਿ ਕੌਮਾਂ ਦੇ ਸਮੂਹਾਂ ਨਾਲ ਸੰਬੰਧਿਤ ਹੋਣ ਜੇ ਜਿਹੇ ਵਖਰੇਵੇਂ ਕੁਝ ਕੌਮਾਂ ਦੇ ਸਮੂਹਾਂ ਨਾਲ ਸੰਬੰਧਿਤ ਹੋਣ ਤਾਂ ਇਹਨਾਂ ਨੂੰ ਕੌਮੀ ਖੇਤਰੀ ਜਾਂ ਨਰ ਜਾਤੀ ਖੇਤਰੀ ਭੇਦ ਕਿਹਾ ਜਾਂਦਾ ਹੈ ਖਾਣਾ ਸੌਣਾ ਆਰਾਮ ਕਰਨ ਦੇ ਲਈ ਜਿਹੜਾ ਆਪਣੇ ਮਸਲਿਆਂ ਨੂੰ ਰਿਲੈਕਸ ਕਰਨਾ ਪੈਂਦਾ ਇਹ ਸਾਰੀਆਂ ਕਿਰਿਆਵਾਂ ਮੂਲ ਰੂਪ ਵਿੱਚ ਜੈਵਿਕ ਕਿਰਿਆਵਾਂ ਹਨ ਜੈਵਿਕ ਕਿਰਿਆਵਾਂ ਦੇ ਆਧਾਰ ਤੇ ਆਪਣੇ ਸੱਭਿਆਚਾਰ ਦਾ ਨਿਰਮਾਣ ਕਰਦੇ ਹੋਏ ਮਨੁੱਖ ਨੇ ਇੱਕ ਸਮਾਨ ਕਿਰਿਆਵਾਂ ਦੀ ਇੱਕ ਬਰਾਬਰ ਕਿਰਿਆਵਾਂ ਦੀ ਪੂਰਤੀ ਲਈ ਭਿੰਨ ਭਿੰਨ ਆਪਾ ਤਰੀਕੇ ਖੋਜਿਆ ਇਸ ਤਰ੍ਹਾਂ ਮਨੁੱਖੀ ਸਮਾਜ ਵਿੱਚ ਜੈਵ ਜ਼ਰੂਰਤਾਂ ਦੀ ਪੂਰਤੀ ਨੇ ਸਮਾਜਿਕ ਸੱਭਿਆਚਾਰਕ ਰੂਪ ਧਾਰਨ ਕਰ ਲਿਆ ਠੀਕ ਠੀਕ ਕਹੀਏ ਤਾਂ ਇੱਕ ਨਹੀਂ ਅਨੇਕਾਂ ਹੀ ਰੂਪ ਧਾਰਨ ਕਰ ਲਏ ਨਰ ਜਾਤੀ ਵਿਸ਼ੇਸ਼ਤਾ ਨਰਜਾਤੀ ਦੀ ਵਿਸ਼ੇਸ਼ਤਾ ਇਸ ਗੱਲ ਵਿੱਚ ਵੀ ਪ੍ਰਗਟ ਹੁੰਦੀ ਹੈ ਕਿ ਲੋਕ ਕਿਵੇਂ ਕੰਮ ਕਰਦੇ ਹਨ ਕਿਹੜੇ ਸੰਦ ਵਰਤਦੇ ਹਨ ਕਿਵੇਂ ਮਕਾਨ ਬਣਾਉਂਦੇ ਹਨ ਉਹਨਾਂ ਦਾ ਪਹਿਰਾਵਾ ਤੇ ਭੋਜਨ ਕਿਹੋ ਜਿਹਾ ਹੈ ਪੁਰਾਣੇ ਜਵਾਨੇ ਵਿੱਚ ਲੋਹਾਰ ਕੁਹਾੜੀਆਂ ਤੇ ਕਈਆਂ ਵਰਗੀਆਂ ਆਮ ਚੀਜ਼ਾਂ ਵੀ ਅਲੱਗ-ਅਲੱਗ ਸ਼ਕਲਾਂ ਦੀਆਂ ਬਣਾਉਂਦੇ ਹਨ ਅਲੱਗ-ਅਲੱਗ ਖਿੱਤਿਆਂ ਦੇ ਲੋਕ ਜਿਹੋ ਜੀ ਮਾਲਵੇ ਦੀ ਕਹੀ ਹੈ ਉਹ ਜੀ ਮਾਝੇ ਵਾਲੀ ਦੀ ਕਹੀ ਦੁਆਬੇ ਦੀ ਕਹੀ ਤੋਂ ਅਲੱਗ ਆ ਕਰੀ ਤੇ ਅਜੇ ਵੀ ਆਪਾਂ ਅਲੱਗ ਅਲੱਗ ਵੀ ਹਿੰਮਤਪੁਰੇ ਦੀ ਕਹੀ ਲਿਆਓ ਜਾਂ ਫਲਾਣੇ ਦੀ ਹੁਣ ਪਿਛਲੇ ਸਮੇਂ ਕਬੂਲ ਸ਼ਾਹ ਦੇ ਸੰਦ ਮਤਲਬ ਬੜੇ ਮਸ਼ਹੂਰ ਹੋ ਰਹੇ ਨੇ ਮਤਲਬ ਸੰਦਾਂ ਦੇ ਵਿੱਚ ਵੀ ਅਲੱਗ-ਅਲੱਗ ਤਰ੍ਹਾਂ ਦਾ ਜਿਹੜਾ ਉੱਥੋਂ ਦਾ ਉਸ ਇਲਾਕੇ ਦਾ ਇਲਾਕਾ ਹੀ ਜਿਹੜਾ ਉਹਦੇ ਤੇ ਅਸਰ ਹੁੰਦਾ ਹੈ ਇਹਨਾਂ ਵਿੱਚ ਅਲੱਗ-ਅਲੱਗ ਥਾਵਾਂ ਦੇ ਭੇਦ ਛੁਪੇ ਹਨ ਅਤੀਤ ਵਿੱਚ ਰੂਸੀ ਕਿਸਾਨ ਆਮ ਤੌਰ ਤੇ ਲੱਕੜੀ ਦੇ ਮਕਾਨ ਬਣਾਉਂਦੇ ਸਨ ਤੇ ਜਦੋਂ ਕਿਤੇ ਉਹ ਜੇ ਇਲਾਕਿਆਂ ਵਿੱਚ ਵੀ ਜਾਂਦੇ ਉੱਥੋਂ ਉੱਠ ਕੇ ਜਿੱਥੇ ਲੱਕੜੀ ਨਹੀਂ ਹੁੰਦੀ ਤਾਂ ਵੀ ਉਹ ਲੰਮਾ ਸਮਾਂ ਤੈ ਖਾਨੇ ਵਿੱਚ ਰਹਿ ਲੈਂਦੇ ਵੀ ਜਦੋਂ ਹੀ ਪੈਸੇ ਹੋਏ ਬਣਾਵਾਂਗੇ ਫਿਰ ਲੱਕੜੀ ਦਾ ਮਕਾਨ ਇਸ ਤਰ੍ਹਾਂ ਜਿੱਥੋਂ ਆਏ ਨੇ ਉਹਦਾ ਵੀ ਇੱਕ ਲੰਮਾ ਅਸਰ ਲੈ ਜਾਂਦੇ ਨੇ ਆਪਣੇ ਤੇ ਬਹੁਤ ਲੰਮਾ ਸਮਾਂ ਰਹਿਣ ਤੋਂ ਬਾਅਦ ਹੀ ਫਿਰ ਉਹ ਕਿਤੇ ਉਹ ਲੋਕ ਉੱਥੋਂ ਦੀ ਸਥਾਨਕ ਸਮੱਗਰੀ ਦਾ ਮਿੱਟੀ ਦਾ ਜਾਂ ਹੋਰ ਚੀਜ਼ਾਂ ਦੀ ਵਰਤੋਂ ਕਰਨ ਲੱਗੇ ਉਕਰੇਨੀ ਲੋਕ ਉਕਰੇਨੀ ਕਿਸਾਨ ਆਮ ਤੌਰ ਤੇ ਬੈਲ ਗੱਡੀ ਦਾ ਉਪਯੋਗ ਕਰਦੇ ਹਨ ਪਰ ਉਸੇ ਘੋੜਾ ਗੱਡੀ ਦਾ ਉਧਰ ਲਾਤਵੀਆ ਦੇ ਦਿਹਾਤਾਂ ਵਿੱਚ ਘੋੜਾ ਗੱਡੀ ਦਾ ਪ੍ਰਚਲਨ ਹੈ ਇਵੇਂ ਹੀ ਆਪਣੇ ਪੰਜਾਬੀਆਂ ਦਾ ਗੱਡਾ ਹਰਿਆਣਵੀਆਂ ਨਾਲੋਂ ਬਹੁਤ ਵੱਖਰਾ ਪੰਜਾਬੀਆਂ ਦਾ ਗੱਡਾ ਇਵੇਂ ਪੰਜਾਬੀਆਂ ਦੀ ਜਗ੍ਹਾ ਵੀ ਜਿਹੜਾ ਮਾਝੇ ਵਾਲੇ ਤੇ ਦੁਆਬਿਆਂ ਵਾਲਿਆਂ ਦਾ ਗੱਡਾ ਸੀ ਉਹ ਉਹਦੇ ਚ ਟਾਇਰ ਪਾਇਆ ਜਾਂਦਾ ਜਿੱਥੋਂ ਨੂੰ ਜੂਆ ਲੱਗਦਾ ਹੈ ਉਹ ਟਾਇਰ ਹੀ ਪਾ ਲੈਂਦੇ ਤੇ ਉਹ ਗਾਂ ਪਿਛਾਂ ਇੱਕ ਬਲਦ ਪਿੱਛੇ ਰਹਿ ਗਿਆ ਇੱਕ ਪਿੱਛੇ ਰਹਿ ਗਿਆ ਬਹੁਤ ਵਾਰੀ ਜੇ ਕੋਈ ਪੱਟ ਤੇ ਬਹਿ ਗਿਆ ਤਾਂ ਪਤਾ ਨਹੀਂ ਉਹਦਾ ਕਿਹੜਾ ਕਿਹੜਾ ਸਮਾਨ ਫਸ ਜਾਂਦਾ ਹੈ ਉਹ ਬੜਾ ਤੁਗੇ ਲੇਕਿਨ ਉਹਦੀ ਬਜਾਏ ਮਾਲਵੇ ਵਾਲੇ ਬਹੁਤ ਹੀ ਸੁੰਦਰ ਰਸੇ ਦਾ ਜਿਹੜਾ ਹੈ ਹੈ ਆ ਰਸਾ ਹੁੰਦਾ ਕਿ ਉਹਨੂੰ ਉਹ ਉਹਨੂੰ ਪਹਿਲਾਂ ਤੇਲ ਦਿੱਤਾ ਢਾਉਂਗੇ ਰਸੇ ਨੂੰ ਸਰੋਂ ਦੇ ਤੇ ਦੇਖੋ ਪਾਣੀ ਦੇ ਵਿੱਚ ਫੇਰ ਉਹਦੇ ਨਾਲ ਉਹਨੂੰ ਦੇ ਤੇ ਉਹ ਇੰਨਾ ਸੁੰਦਰ ਦੇ ਫਿਰ ਉੱਤੇ ਉਹਦੇ ਚੰਮ ਚੜਦੇ ਤਾਂ ਕਿ ਉੱਥੇ ਜੇ ਨਾ ਤੇ ਉਹ ਇੱਕ ਇੰਚ ਦਾ ਵੀ ਇੱਕ ਸੂਤ ਦਾ ਵੀ ਇੱਧਰ ਉਧਰੋਂ ਫਰਕ ਨਹੀਂ ਸੀ ਹੁੰਦਾ ਉਹਨਾਂ ਦੇ ਵਿੱਚ ਤੇ ਹਰਿਆਣਿਆਂ ਦੇ ਨਾਲ ਦਾ ਗੱਡਾ ਦਾ ਟਾਇਰ ਜਿਹੜਾ ਬਹੁਤ ਛੋਟਾ ਕਿਤੇ ਲੋਹੇ ਦਾ ਹਾਲ ਚੜਿਆ ਹੁੰਦਾ ਇੱਕ ਜ਼ਮਾਨੇ ਵਿੱਚ ਅਜਵੇਕ ਲੋਕ ਕਸੀਦੇ ਵਾਲੀ ਟੋਪੀ ਇੱਕ ਇੱਕ ਜ਼ਮਾਨੇ 'ਚ ਅਜਵੇਕ ਲੋਕਾਂ ਦੀ ਇੱਕ ਕਸੀਦੇ ਵਾਲੀ ਟੋਪੀ ਦੇਖੀ ਹੈ ਤੇ ਵਿਖਾਵਾਂਗੇ ਤੁਹਾਨੂੰ ਮੇਰੇ ਕੋਲ ਆਇਆ ਹਾਂ ਜੀ ਪਤਾ ਲਿਆ ਤਾਂ ਉਹ ਪਤਾ ਲੱਗ ਜਾਂਦਾ ਇਹ ਅਜਵੇਕ ਗਿਆ ਰੂਸੀਆਂ ਦੀ ਟੋਪੀ ਰੂਸੀ ਯੂਰਪੀਨਾਂ ਦੀ ਕਿਸੇ ਵੀ ਦੇਸ਼ ਦੀ ਟੋਪੀ ਵੇਖ ਕੇ ਔਰ ਰਾਜਸਥਾਨ ਦੇ ਹਰ ਜ਼ਿਲ੍ਹੇ ਦੀ ਆਪਣੀ ਆਪਣੀ ਅਲੱਗ-ਅਲੱਗ ਪੱਗ ਉਹਨਾਂ ਨੂੰ ਪਤਾ ਲੱਗ ਜਾਂਦਾ ਬੀਕਾਨੇਰ ਦਾ ਕਿ ਇਹ ਆਪਣਾ ਹਨੂਮਾਨਗੜ ਦਾ ਕਿ ਫਲਾਣੇ ਏਰੀਆ ਦਾ ਕਿਹੜੇ ਏਰੀਏ ਦਾ ਇਸ ਤਰ੍ਹਾਂ ਆਪਣੇ ਅੰਦਰ ਪੰਜਾਬ ਦੇ ਵਿੱਚ ਵੀ ਤੇ ਜੱਟ ਦੀ ਪੱਗ ਹੋਰ ਟਾਈਪ ਦੀ ਸੀ ਬਾਣੀਆਂ ਦੀ ਹੋਰ ਤਰ੍ਹਾਂ ਦੀ ਸੀ ಯಾವುದೇ ಬಾಣಿ ಅಂತ ಚುಚ್ಚಾಕಕ್ಕೆ ಪಗಕ್ಕೆ ಕಲಾಡಿ ਛੱਡ ਕੇ ಬಂਦੇ ਤੇ ਜਿਹੜੇ ਜੱਟ ਆਪਣੇ ਸਨ ਉਹ ਜੂੜੇ ਨਾਲੋਂ ਸ਼ੁਰੂ ਕਰਦੇ ਹੀ ਪੌਦ ਨੂੰ ਫੇਰ ਇੱਧਰ ਘਮਾਉਂਦੇ ਚਲੇ ਜਾਂਦੇ ਸਨ ਅਲੱਗ-ਅਲੱਗ ਤਰ੍ਹਾਂ ਪਟਿਆਲੇ ਵਾਲਿਆਂ ਦੀ ਅਲੱਗ ਸੀ ਇਵੇਂ ਔਰਤਾਂ ਦੇ ਪਹਿਰਾਵੇ ਬਾਰੇ ਦੱਸਿਆ ਜਾ ਸਕਦਾ ਹੈ ਔਰਤਾਂ ਦੇ ਸੀ ਖਾਸ ਕਰਕੇ ਮਾਝੇ ਵਾਲੇ ਤੇ ਦੁਆਬੇ ਵਾਲੇ ਦੀਆਂ ਔਰਤਾਂ ਜਦੋਂ ਵੀ ਕਿਤੇ ਬਾਹਰ ਨਿਕਲਦੀਆਂ ਇਹ ਦੂਰਾ ਲੈ ਕੇ ਜਾਂਦੀਆਂ ਸੀ ਕੱਪੜਾ ਨੂੰ ਢੋੜਣਾ ਕਿਹਾ ਜਾਂਦਾ ਸੀ ਬਾਹਰ ਜਾਂਦੀਆਂ ਆਉਂਦੀਆਂ ਸਾਨੂੰ ਤੋ ਔਰ ਇਸੇ ਤਰ੍ਹਾਂ ਮਾਲਵੇ ਦੀਆਂ ਜਿਹੜੀਆਂ ਕੰਨਾਂ ਪਿੱਛੋਂ ਦੀ ਕੰਨੀ ਫਿਰਦੀਆਂ ਸਾਨੂੰ ਇੱਥੇ ਪਤਾ ਲੱਗ ਜਾਂਦਾ ਤੇ ਇਹਦੇ ਤੇ ਉਹਨਾਂ ਦੇ ਝਗੜੇ ਹੁੰਦੇ ਵੀ ਕੋਈ ਸਹੀ ਕੰਨੀ ਨਹੀਂ ਲੈਂਦੇ ਅਸੀਂ ਸਹੀ ਕੰਨੀ ਨਹੀਂ ਲੈਂਦੇ ਅਸੀਂ ਵੀ ਵੈਸੇ ਬਹੁਤ ਲੇਟ ਕਰਿਆ 9 ਵਜੇ ਦਾ ਸਾਡਾ ਟਾਈਮ ਅਸੀਂ ਵੀ ਕਾਫੀ 9 ਵਜੇ ਨੂੰ ਪਹੁੰਚਣਾ ਚਾਹੀਦਾ ਸੀ ਪਰ ਮੈਂ ਫਿਰ ਥੋੜਾ ਜਿਹਾ ਇਵੇਂ ਔਰਤਾਂ ਦੇ ਪਹਿਰਾਵੇ ਤੋਂ ਦੱਸਿਆ ਜਾ ਸਕਦਾ ਕਿਹੜੇ ਇਲਾਕੇ ਪਹਿਲਾ ਪਹਿਲਾਂ ਪਹਿਲਾਂ ਔਰਤਾਂ ਦਾ ਜਿਹੜਾ ਪਹਿਰਾਵਾ ਸੀ ਉਹਦੇ ਚ ਆਮ ਤੌਰ ਤੇ ਘੱਗਰੀ ਤੇ ਕੁੜਤਾ ਇਹ ਪ੍ਰਧਾਨ ਸਨ ਬਲੌਜ਼ ਵਗੈਰਾ ਜਿਹੜੇ ਪਰ ਅੱਜ ਕੱਲ ਜਿਹੜਾ ਪਹਿਰਾਵਾ ਜਿਹੜਾ ਉਹ ਉਹ ਬੜਾ ਸਾਰਾ ਦੁਨੀਆ ਲੈਵਲ ਤੇ ਹੁੰਦਾ ਜਾ ਰਿਹਾ ਪੁਰਖਾਂ ਲਈ ਕੋਟ ਪੈਂਟ ਤੇ ਔਰਤਾਂ ਲਈ ਬਲੌਜ਼ ਸਕਰਟ ਤਾਂ ਭਾਰਤ ਵਿੱਚ ਔਰਤਾਂ ਲਈ ਸਾੜੀ ਬਲੌਜ ਆਮ ਹੈ ਪਰ ਹੁਣ ਸਲਵਾਰ ਕੁਰਤਾ ਵੀ ਔਰਤਾਂ ਵਿੱਚ ਹੈ ਪਰ ਹੁਣ ਔਰਤਾਂ ਵਿੱਚ ਸਲਵਾਰ ਕੁਰਤਾ ਜਿਹੜਾ ਨਾ ਉਹ ਸਾੜੀ ਦੀ ਕਾਫੀ ਜਗ੍ਹਾ ਲੈ ਰਿਹਾ ਉਹਦੇ ਨਾਲ ਮੁਕਾਬਲਾ ਕਰ ਰਿਹਾ ਤੇ ਆਪਣੇ ਆਪਣੇ ਕੌਮੀ ਪਹਿਰਾਵੇ ਤਾਂ ਹੁਣ ਜਿਹੜੇ ਹਨ ਕਿਤੇ ਤਿਹਾਰਾਂ ਵੇਲੇ ਹੀ ਇੱਥੇ ਜਾ ਸਕਦੇ ਆ ਨਹੀਂ ਜਿਹੜੇ ਇੱਕ ਨਾ ਕੌਮੀ ਪਹਿਰਾਵਿਆਂ 'ਚ ਤਬਦੀਲੀ ਜਿਹੜੀ ਹੋਣੀ ਸ਼ੁਰੂ ਹੋ ਗਈ ਹੈ ਭੋਜਨ ਨੂੰ ਪਕਾਉਣ ਦੀਆਂ ਵਿਧੀਆਂ ਵਿੱਚ ਵੀ ਨਰਚਾ ਤੇ ਵਿਸ਼ੇਸ਼ਤਾ ਪ੍ਰਗਟ ਹੁੰਦੀ ਹੈ ਪਹਿਲਾਂ ਕਈ ਲੋਕ ਤੰਦੂਰ ਦੀ ਰੋਟੀ ਪ੍ਰਧਾਨ ਸੀ ਪਰ ਕਈਆਂ ਕਈ ਏਰੀਆਂ ਵਿੱਚ ਥੱਪਕੇ ਪਕਾਉਂਦੇ ਸਨ ਕਈ ਵੈਸੇ ਹੀ ਵਧਾਉਂਦੇ ਸਨ ਪਰ ਅੱਜ ਕੱਲ ਜਿਹੜਾ ਉਹ ਰੋਟੀ ਦੇ ਵਿੱਚ ਵੀ ਇੱਕੋ ਹੀ ਜਿਹੜਾ ਉਹ ਸਟਾਈਲ ਜਿਹੜਾ ਪ੍ਰਧਾਨ ਹੁੰਦਾ ਜਾ ਰਿਹਾ ਹੈ ਤੇ ਰੋਟੀ ਵਿੱਚ ਵੀ ਜਿਹੜਾ ਅਲੱਗ-ਅਲੱਗ ਸੀ ਬਹੁਤੇ ਲੋਕ ਬਹੁਤ ਸਾਰੇ ਦੇਸ਼ਾਂ ਦੇ ਅਮਰੀਕਨ ਵਗੈਰਾ ਹੋਰ ਆਪਣੇ ਵੀ ਕੁਝ ਹਿੱਸਿਆਂ ਦੇ ਵਿੱਚ ਮੱਕੀ ਦੀ ਰੋਟੀ ਹੀ ਪ੍ਰਧਾਨ ਸੀ ਕੁਝ ਜਗ੍ਹਾ 'ਚ ਛੋਲਿਆਂ ਦੀ ਕਣਕ ਦੀ ਰੋਟੀ ਜਿਹੜੀ ਹੈ ਸਾਰੀ ਦੁਨੀਆ ਦੇ ਵਿੱਚ ਇਹ ਤੇ ਅਜੇ ਕੱਲ ਦੀ ਘਟਨਾ ਹੀ ਹੈ ਨਹੀਂ ਤਾਂ ਪਹਿਲਾਂ ਕਣਕ ਮਤਲਬ ਪਕਾਈ ਜਾਂਦੀ ਸੀ ਤੇ ਸਬਜ਼ੀ ਬਣਾਈ ਜਾਂਦੀ ਸੀ ਕਿਤੇ ਪਾਉਣੇ ਤਰਾਉਣੇ ਆਏ ਇਹ ਆਮ ਨਹੀਂ ਸੀ ਅਜਾ ਯੂਰਪ ਵਾਸੀ ਜਿਹੜੇ ਇੱਕ ਦੂਜੇ ਨੂੰ ਮਿਲਣ ਲੱਗੇ ਹੱਥ ਮਿਲਾਉਂਦੇ ਆ ਪਰ ਜਾਪਾਨੀ ਚੀਨੀ ਤੇ ਬਹੁਤ ਸਾਰੇ ਭਾਰਤੀ ਇਹ ਹੱਥ ਮਿਲਾਉਣਾ ਪਸੰਦ ਨਹੀਂ ਕਰਦੇ ਆਪਣੇ ਜਿਵੇਂ ਆਮ ਤੌਰ ਤੇ ਪੈਰੀ ਹੱਥੀ ਲਾਏ ਜਾ ਸਕਦੇ ਤੇ ਉਹਨਾਂ ਚ ਉਹ ਸੀ ਬਹੁਤ ਸਾਰੇ ਯੋਗਤਾਂ ਨਾਲ ਤੇ ਜਾਪਾਨੀਆਂ 'ਚ ਇਹ ਗੱਲ ਸੀ ਵੀ ਬਖਾਨੇ ਨਾਲ ਹੱਥ ਕਿਵੇਂ ਮਿਲਾਇਆ ਜਾ ਸਕਦਾ ਜਿਹੜਾ ਬੰਦਾ ਹੀ ਹੋਗਾ ਹੱਥ ਮਿਲਾ ਲਿਆ ਉਹ ਤੇ ਸਭ ਸੱਚਣ ਹੋ ਗਿਆ ਆਪਣਾ ਤਾਂ अपने जो एक है वो एक बांग कर दे रहे हैं लेने के चौधरी बहुत सारे जिन्हें पंजाबी औरतें गल लग के मरती हूँ तेने तो कर रहे नहीं लेकिन पहला एक तो से पहला फिरते उन्होंने मिलाया जाता सीगा अच्छा जो बयाना वासी है वह कहना मैं हथ चुमदा हाँ पर हथ चुमदा नहीं भी मैं तेरा हथ चुमदा जदों के वारसा वासी ਕਿਸੇ ਔਰਤ ਨਾਲ ਮਿਲਣ ਲੱਗਿਆ ਸੱਚਮੁੱਚ ਹੀ ਹੱਥ ਚੁੰਮਦੇ ਉਹ ਹੱਥ ਚੁੰਮਦੇ ਵੀ ਅੰਗਰੇਜ਼ ਆਪਣਾ ਖੱਤ ਡੀਅਰ ਨਾਲ ਸ਼ੁਰੂ ਕਰਦਾ ਸਦੇ ਤੇ ਜਦੋਂ ਕਿ ਉਹ ਖੱਤ ਲਿਖ ਰਿਹਾ ਹੁੰਦਾ ਅਗਲੇ ਨੂੰ ਵੀ ਤੂੰ ਮੇਰੇ ਨਾਲ ਬਹੁਤ ਵੱਡਾ ਧੋਖਾ ਕੀਤਾ ਉਹ ਗੱਲ ਚ ਪਰ ਲਿਖੇਗਾ ਡੀਅਰ ਇਹ ਉਹਨਾਂ ਦਾ ਲਿਖਣ ਦਾ ਢੰਗ ਆਪਣਾ ਬੰਦਾ ਇਦਾਂ ਨਹੀਂ ਲਿਖਦਾ ਚਲਾ ਉਹ ਧੋਖੇ ਦਾ ਇਲਜ਼ਾਮ ਰਿਹਾ ਹੁੰਦਾ ਉਹਦੇ ਤੇ ਪਰ ਲਿਖਦਾ ਡੀਅਰ ਨਾਲ ਅਸਾਈ ਗਰਜੇ ਚ ਵੜਨ ਲੱਗਿਆ ਸਰ ਨੰਗਾ ਕਰਦੇ ਆ ਉਧਰ ਯਹੂਦੀ ਮੁਸਲਮਾਨ ਤੇ ਸਿੱਖ ਆਪਣੇ ਧਾਰਮਿਕ ਸਥਾਨਾਂ ਵਿੱਚ ਪ੍ਰਵੇਸ਼ ਕਰਨ ਲੱਗਿਆ ਫਿਰ ਢੱਕ ਲੈਂਦੇ ਹਨ ਯੂਰਪ ਵਿੱਚ ਗਮੀ ਦਾ ਰੰਗ ਕਾਲਾ ਹੈ ਤੇ ਚੀਨ ਵਿੱਚ ਚਿੱਟਾ ਯੂਰਪ ਵਾਸੀ ਜਦੋਂ ਗਮੀ ਚੋਣ ਕਾਲਾ ਜੋਲਾ ਪਾਉਂਦੇ ਨੇ ਕਾਲਾ ਕੱਪੜੇ ਪਾਉਂਦੇ ਨੇ ਚੀਨ ਚ ਲੋਕ ਜਿਹੜੇ ਚਿੱਟਾ ਪਾਉਂਦਾ ਆਪਣੇ ਨਾਮਧਾਰੀਆਂ 'ਚ ਵੀ ਚਿੱਟਾ ਹੀ ਪਾਉਂਦੇ ਹਾਂ ਆਮ ਰੰਗ ਚਿੱਟਾ ਹੀ ਚਿੱਟਾ ਹੀ ਪਾਇਆ ਪਾਗਲੀ ਨੂੰ ਰੂਲ ਹੈ ਪਾਗਲੀ ਕਰਨਾ ਉਹ ਬੰਦ ਨਹੀਂ ਜਦੋਂ ਉਹਨਾਂ ਦੇ ਮੌਤ ਨਾਲ ਹੋ ਜਾਂਦੀ ਨਾ ਕੋਈ ਮਾਲ ਨਹੀਂ ਕਰਦਾ ਸੋ ਜਦੋਂ ਚੀਨੀ ਆਦਮੀ ਪਹਿਲੀ ਵਾਰ ਕਿਸੇ ਯੂਰਪ ਵਾਸੀ ਜਾਂ ਅਮਰੀਕੀ ਨੂੰ ਔਰਤ ਦੀ ਬਾਹ ਵਿੱਚ ਬਾਹ ਪਾਈ ਵੇਖਦੇ ਜਾਂ ਇੱਕ ਦੂਜੇ ਨੂੰ ਚੁੰਮ ਚੁੰਮਦੇ ਵੇਖਦੇ ਤਾਂ ਉਹਨੂੰ ਬਹੁਤ ਸ਼ਰਮ ਆਉਂਦੀ ਹੈ ਲੋ ਉਹਨਾਂ ਦੇ ਖਾਸ ਉਹਨੂੰ ਇਹ ਬੜੀ ਸ਼ਰਮ ਆਉਂਦੀ ਹੈ ਯੂਰਪ ਵਾਲੇ ਬੱਚਿਆਂ ਨੂੰ ਕਹਿੰਦੇ ਹਨ ਜੇ ਕਿਸੇ ਦੇ ਜਾਓ ਤਾਂ ਜੂਠ ਨਹੀਂ ਛੱਡਣੀ ਚੀਨੀ ਕੋਈ ਤੋਂ ਬਾਅਦ ਜਾਂ ਆਖਰ ਜੋ ਵੀ ਉਹਨਾਂ ਨੇ ਚੀਜ਼ ਪਰੋਸੀ ਜਾਵੇ ਸਾਰੇ ਨਹੀਂ ਛੱਡਦੇ ਉਹ ਕਹਿੰਦੇ ਵੀ ਇਹ ਕਹੇਗਾ ਅਗਲਾ ਬੜਾ ਭੁੱਖ ਅੱਜ ਕੱਲ੍ਹ ਆਪਣੇ ਬੜਾ ਰਿਵਾਜ ਹੈ ਬਰਤਰੇ ਵਾਪਰ ਰਿਹਾ ਆਪਣੇ ਇਲਾਕੇ 'ਚ ਖਾਸ ਕਰਕੇ ਵੀ ਚਾਹ ਛੱਡ ਦਿੰਦੇ ਨੇ ਥੋੜੀ ਜੀ ਸਾਰੀ ਕਿ ਜਦੋਂ ਕਿ ਨਾਮਧਾਰੀਆਂ ਦੇ ਵਿੱਚ ਆਪਣੇ ਖਾਸ ਕਰਕੇ ਤੇ ਕਾਮਰੇਡਾਂ ਦੇ ਵਿੱਚ ਵੀ ਇਹ ਸੀ ਕਿ ਬਿਲਕੁਲ ਨਹੀਂ ਛੱਡਣੀ ਵੀ ਇਦਾਂ ਔਰਤ ਕੋਈ ਮਹਿਸੂਸ ਹੀ ਨਾ ਕਰੇ ਵੀ ਮੈਨੂੰ ਝੂਠ ਛੱਡ ਗਏ ਨੇ ਭਾਂਡਾ ਧੋ ਕੇ ਪੀਣਾ ਨਾਮਧਾਰੀਆਂ ਦੇ ਵਿੱਚ ਰਵਾਇਤ ਸੀ ਤਾਂ ਉਹਦੀ ਵਜ੍ਹਾ ਜਿਹੜੀ ਆ ਮਤਲਬ ਜਿਹੜੀ ਇਹ ਨਵੀਂ ਰਵਾਇਤ ਆ ਰਹੀ ਹੈ ਤੇ ਜਿਹੜੇ ਚੀਨੀ ਲੋਕ ਆ ਉਹਨੂੰ ਉਹ ਛੋਹਦੇ ਤੱਕ ਨਹੀਂ ਸੀ ਜਿਹੜੀ ਲਾਸਟ ਤੇ ਉਹ ਉਹ ਕਹਿੰਦੇ ਵੀ ਅਗਲਾ ਸਮਝੂ ਉਹਨੂੰ ਕਹਿੰਦੇ ਵੀ ਮੇਰਾ ਪੇਟ ਭਰ ਗਿਆ ਤੇ ਕਿਤੇ ਉਹ ਇਹ ਨਾ ਸਮਝੇ ਵੀ ਇਹ ਤਾਂ ਭੁੱਖੜਾ ਹੈ ਜਿਵੇਂ ਕਿ ਸਾਡੇ ਪੁਰਾਣੇ ਜਿਹੜੇ ਆ ਉਹ ਝੂਠ ਤੇ ਝੂਠ ਨੂੰ ਬਹੁਤ ਹੀ ਮਰਾਨ ਹੈ ਝੂਠ ਹੈ ਤੇ ਜਿਹੜੀ ਝੂਠ ਹੈ ਨਾ ਅੱਜ ਕੱਲ੍ਹ ਆਂਦੇ ਨੇ ਵੀ ਇਹ ਦੋਨੇ ਚੀਜ਼ਾਂ ਪ੍ਰਧਾਨ ਹੋ ਗਈਆਂ ਨੇ ਹਰ ਇੱਕ ਕੌਮ ਨੂੰ ਆਪਣਾ ਸੱਭਿਆਚਾਰ ਸੁਭਾਵਕ ਤੇ ਸਧਾਰਨ ਤੇ ਸਹਿਜ ਇੱਕੋ ਇੱਕ ਸਹੀ ਲੱਗਦਾ ਵੀ ਇਹੀ ਸਹੀ ਹੈ ਪਰੰਤੂ ਦੂਜੇ ਜਨਗਣ ਦਾ ਵਿਵਹਾਰ ਅਟਪਟਾ ਅਚਰਜ ਲੱਗਦਾ ਹੈ ਕਿਸੇ ਭਾਰਤੀ ਨੂੰ ਲੱਗਦਾ ਕਿ ਯੂਰਪ ਦੀ ਬਹੂ ਆਪਣੇ ਘਰ ਵਾਲੇ ਦਾ ਨਾਮ ਲੈਂਦੀ ਹੈ ਬਲਗਾਰੀਆ ਦੇ ਲੋਕ ਤਾਂ ਕਹਿਣ ਲਈ ਸਿਰ ਸੱਜੇ ਖੱਬੇ ਐਉਂ ਹਿਲਾਉਂਦੇ ਹਨ ਤੇ ਨਾ ਕਰਨ ਲਈ ਅੱਗੇ ਪਿੱਛੇ ਹਿਲਾਉਂਦੇ ਹਨ ਕਾਨਾ ਦੀ ਸੰਤੀ ਜਾਤੀ ਵਿੱਚ ਜਵਾਈ ਆਪਣੀ ਸੱਸ ਨਾਲ ਗੱਲ ਨਹੀਂ ਕਰਦਾ ਇਵੇਂ ਆਪਣੇ ਮਤਲਬ ਇਹ ਨਾ ਪਾਗੜੀਆਂ ਦੇ ਵਿੱਚ ਵੀ ਹੈ ਪਾਗੜੀ ਲੋਕ ਸੱਚ ਜਵਾਈ ਤੋਂ ਕਿਹੜੀ ਸੱਤ ਜਵਾਈ ਤੋਂ ਵੀ ਘੁੰਡ ਕੱਢਦੀ ਹੈ ਤੇ ਬਹੁ ਦਿਨੇ ਆਪਣੇ ਘਰ ਵਾਲੇ ਤੋਂ ਘੁੰਡ ਕੱਢਦੀ ਜਿਹੜੀ ਇਹਨਾਂ ਦੇ ਵਿੱਚ ਇੱਕ ਵਾਰ ਸਵੀਟਿਸ਼ ਯਾਤਰੀ ਨਿਊ ਗਿੰਨੀ ਵਿੱਚ ਸ਼ਿਕਾਰ ਦੇ ਬਾਅਦ ਪਪੂਆ ਕਬੀਲੇ ਦੇ ਮੁਖੀਏ ਨਾਲ ਭੋਜਨ ਖਾ ਰਿਹਾ ਸੀ ਉਹ ਹੱਡੀ ਲੱਗਾ ਜਿਹੜਾ ਗੋਸ਼ਟ ਹੈ ਨਾ ਉਹ ਖਾ ਖਾ ਕੇ ਜਦੋਂ ਅੱਧਾ ਕਰਿਆ ਜਾਂਦਾ ਉਹ ਪਪੂਆ ਕਬੀਲੇ ਦੇ ਮੁਖੀ ਨੂੰ ਦਿੰਦਾ ਸੀ ਤਾਂ ਉਹਨੂੰ ਸਾਰਾ ਖਾ ਕੇ ਛੱਡਦਾ ਸੀ ਤੇ ਉਹਦੇ ਮਿੱਤਰ ਨੇ ਆਖਿਆ ਵੀ ਇਹ ਉਸਤਾਦ ਉਹਨੇ ਆਖਿਆ ਨਹੀਂ ਇਹਨਾਂ ਦਾ ਇਹ ਢੰਗ ਹੈ ਜੇ ਮੈਂ ਇਹਦੇ ਉਲਟ ਕਰਾਂਗਾ ਤੇ ਬਹੁਤ ਬੁਰਾ ਸਮਝਣਗੇ ਵੀ ਸਾਡੇ ਚੋਂ ਕੋਈ ਬੰਦਾ ਨਹੀਂ ਹੁਣ ਪੂਰੇ ਮਿੱਤਰਤਾ ਮਤਲਬ ਜਿਹੜੀ ਹੈ ਨਾ ਵੀ ਆਪਣੇ ਯਾਰ ਆਪਣੇ ਵੀ ਕਹਿ ਦਿੰਦੇ ਆ ਵੀ ਉਹ ਉਹਨਾਂ ਦੀ ਰੋਟੀ ਦੋਹਾਂ ਦੀ ਦੰਦਾਂ ਥੱਲੇ ਟੁੱਟਦੀ ਆ ਹੁਣ ਕੱਟਿਆ ਇਕੱਠਿਆਂ ਇੱਕ ਗੁਰਤੀ ਹੈ ਦੋਹਾਂ ਦੀ ਤੇ ਆਪਣੇ ਸਮਝਿਆ ਜਾਂਦਾ ਵੀ ਹੁਣੇ ਬੜੇ ਸੱਜਣ ਮਿੱਤਰ ਹੈ ਇਸ ਤਰ੍ਹਾਂ ਤੇ ਦੂਜੇ ਪਾਸੇ ਇਹ ਵੀ ਇਹ ਤਾਂ ਆਉਣਾ ਵੀ ਯਾਰ ਜਿਵੇਂ ਕੁੱਤੇ ਨੂੰ ਕੇ ਵੀ ਯਾਰ ਕੱਢ ਕੇ ਹੁਣ ਆਪਣਾ ਬੰਦਾ ਆਉਂ ਕਹੇਗਾ ਜੇ ਝੂਠੀ ਦੇ ਦੀ ਇਹ ਉਹਦੇ ਲਈ ਅਪਮਾਨ ਦੀ ਨਹੀਂ ਗੱਲ ਇਹ ਉਹਨਾਂ ਲਈ ਇੱਕ ਜਿਹੜੀ ਬੜੇ ਪ੍ਰੇਮ ਦੀ ਗੱਲ ਤੇ ਪਰੰਤੂ ਜਿਹੜਾ ਸਵੀਥ ਸੀ ਉਹ ਪਪੂਆ ਲੋਕਾਂ ਦੀ ਪਰੰਪਰਾ ਦਾ ਹੀ ਪਾਲਣ ਕਰ ਰਿਹਾ ਸੀ ਜੇ ਕੋਈ ਪਪੂਆ ਲੋਕਾਂ ਨਾਲ ਇਸ ਤੋਂ ਅਡਰਾ ਵਿਹਾਰ ਕਰਦਾ ਤਾਂ ਉਹਨਾਂ ਨੇ ਉਹਨੂੰ ਬਹੁਤ ਮਾੜਾ ਸਮਝਣਾ ਹੀ ਕੱਟਿਆ ਸਮਝਣਾ ਘੱਟੋ ਦੇਸ਼ਾਂ ਦੇ ਲੋਕਾਂ ਵਿੱਚ ਇਸ ਬਾਰੇ ਵੀ ਅੱਡ ਅੱਡ ਧਾਰਨਾ ਹਨ ਕਿ ਗੱਲਬਾਤ ਕਰਦੇ ਹੋਏ ਇੱਕ ਦੂਜੇ ਤੋਂ ਕਿੰਨੀ ਦੂਰੀ ਦੂਰ ਰਹਿਣਾ ਚਾਹੀਦਾ ਹੈ ਲੈਟਨ ਅਮਰੀਕੀ ਆਮ ਤੌਰ ਤੇ ਸਮਝਦੇ ਹਨ ਕਿ ਜਿਸ ਉੱਤਰੀ ਅਮਰੀਕੀ ਨਾਲ ਉਹ ਗੱਲ ਕਰ ਰਹੇ ਹਨ ਉਹ ਬਹੁਤ ਖੁਸ਼ਕ ਤੇ ਬੜਾ ਬਦਮਜਾਜ ਬੰਦਾ ਹੈ ਕਿਉਂਕਿ ਉਹ ਉਹਦੇ ਨੇੜੇ ਹੋਈ ਜਾਂਦਾ ਉਹ ਤੇ ਦੂਰ ਹਟੀ ਜਾਂਦੇ ਜਿਵੇਂ ਆਪਣੇ ਪਹਿਲਾਂ ਹਟਦੇ ਵੀ ਉਹ ਸੋਧੀ ਹੁੰਦੇ ਆਪਾਂ ਨਹੀਂ ਆਪਾਂ ਨੇੜੇ ਜਾਣਾ ਉਹਨੇ ਮਗਰ ਘਾਲ ਮਾਰੀ ਉਹ ਸਮਝਣ ਕਿ ਜਿਸ ਸੁਤਰੀ ਅਮਰੀਕੀ ਨਾਲ ਉਹ ਗੱਲ ਕਰ ਰਹੇ ਹਨ ਉਹ ਬਹੁਤ ਖੁਸ਼ਕ ਤੇ ਜਿਹੜਾ ਨਾ ਉਹ ਅਖੜਿਆ ਅਜਿਹਾ ਮਤ ਇਸ ਲਈ ਬਣਦਾ ਕਿ ਉੱਤਰੀ ਅਮਰੀਕੀ ਨੂੰ ਇਹ ਪਸੰਦ ਨਹੀਂ ਕਿ ਕੋਈ ਉਹਨੂੰ ਛੂਏ ਤੇ ਉਹ ਐਨ ਉਸ ਛਣ ਪਿੱਛੇ ਹਟ ਜਾਂਦਾ ਜਦੋਂ ਕੋਈ ਉਹਨੂੰ ਛੂਣ ਲੱਗਦਾ ਉਹਦੇ ਨੇੜੇ ਹੁੰਦਾ ਉੱਤਰੀ ਅਮਰੀਕੀ ਲਈ ਬਾਤਚੀਤ ਦੀ ਸੁਵਿਧਾਜਨਕ ਜਿਹੜੀ ਦੂਰੀ ਆ 75 ਸੈਂਟੀਮੀਟਰ ਹੈ ਜਦੋਂ ਕਿ ਲੈਟਨ ਅਮਰੀਕੀ ਲਈ ਇਹ ਦੂਰੀ ਬਹੁਤ ਜ਼ਿਆਦਾ ਹੈ ਇਸ ਕਰਕੇ ਉਹਨਾਂ ਦੋਵਾਂ ਵਿੱਚ ਕਟਪਟੀ ਲੱਗਦੀ ਹੈ ਮੈਂ ਆਪਣੇ ਵੀ ਕਈਆਂ ਦੇ ਸੁੰਦਰਤਾ ਦੇ ਵਿਸ਼ੇ ਵਿੱਚ ਵੀ ਜਿਹੜਾ ਸੱਭਿਆਚਾਰ ਦਾ ਇੱਕ ਮਹੱਤਵਪੂਰਨ ਤੱਤ ਹੈ ਇਹਦਾ ਸੁੰਦਰ ਕਿਹੜਾ ਸੁੰਦਰ ਹੈ ਕਿਹੜਾ ਰੰਗ ਸੁੰਦਰ ਪਿਆ ਇਹ ਲੰਮਾ ਸੁੰਦਰ ਹੈ ਕਿ ਮਧਰਾ ਸੁੰਦਰ ਇਹਦੇ ਬਾਰੇ ਵੀ ਜਾਤੀਆਂ ਦੇ ਵਿੱਚ ਬਹੁਤ ਬੇਹੱਦ ਅਲੱਗ-ਅਲੱਗ ਜਾਤੀਆਂ ਦੇ ਵਿੱਚ ਭਿੰਨਤਾ ਹੈ ਸੰਸਾਰ ਦੇ ਜਨਗਣਾਂ 'ਚ ਬਹੁਤ ਫਰਕ ਹੈ ਉਦਾਹਰਣ ਲਈ ਪ੍ਰਚੀਨ ਸਮਰਾਟ ਲੋਕਾਂ ਨੂੰ ਸਰਦਾ ਦਾ ਕੁਦਰਤੀ ਰੂਪ ਵਿੱਚ ਜਿਹੜਾ ਸੀ ਨਾ ਬਿਲਕੁਲ ਪਸੰਦ ਨਹੀਂ ਸੀ ਸੁੰਦਰਤਾ ਦਾ ਆਪਣੀ ਕਲਪਨਾ ਦੇ ਅਨੁਸਾਰ ਉਸ ਨੂੰ ਬਦਲ ਲੈਂਦੇ ਸਨ ਉਹ ਅਲੱਗ-ਅਲੱਗ ਇਹਨਾਂ ਲੋਕਾਂ ਦੀਆਂ ਰਹਿਣ ਵਾਲੀਆਂ ਥਾਵਾਂ ਤੋਂ ਖਦਾਈਆਂ ਵਿੱਚ ਜਿਹੜੇ ਆ ਭੂਗਰਭ ਵਿਗਿਆਨੀ ਨੇ ਉਹਨਾਂ ਨੂੰ ਅਜੀਬੋ ਗਰੀਬ ਤਰ੍ਹਾਂ ਦੇ ਜਿਹੜੇ ਹਨ ਇਹ ਸਿਰ ਕਪਾਲ ਜਿਹੜੇ ਨੇ ਉਹ ਲੱਭੇ ਨੇ ਉਹਨਾਂ ਦੇ ਸਿਰ ਦਾ ਰੂਪ ਬਦਲਣ ਵਾਲੇ ਇਕੱਲੇ ਸਮਰਾਟ ਲੋਕ ਹੀ ਨਹੀਂ ਸਨ ਪੈਰੂ ਦੇ ਇੰਕ ਲੋਕ ਜਿਨ੍ਹਾਂ ਦੀ ਸਭਤਾ ਸਪੇਨੀਆਂ ਨੇ ਨਸ਼ਟ ਕਰ ਦਿੱਤੀ ਸਿਰ ਨੂੰ ਦੋ ਹਿੱਸਿਆਂ ਵਿੱਚ ਵੰਡ ਲੈਂਦੇ ਸਨ ਬੱਚਿਆਂ ਦੇ ਸਿਰਾਂ ਦੀਆਂ ਹੱਡੀਆਂ ਨਰਮ ਹੁੰਦੀਆਂ ਨੇ ਇਹ ਲੋਕ ਬੱਚੇ ਦੇ ਸਿਰ ਦੇ ਵਿਚਾਲੇ ਇੱਕ ਖਾਸ ਤਰ੍ਹਾਂ ਦੀ ਪੱਟੀ ਬੰਨ ਦਿੰਦੇ ਤੇ ਐ ਵਿੱਚੋਂ ਡੂੰਘ ਪੈ ਜਾਂਦਾ ਦੋ ਅੱਡਾ ਅੱਡ ਫਾੜੀਆਂ ਹੋ ਜਾਂਦੀਆਂ ਸੁੰਦਰਤਾ ਦੀਆਂ ਧਾਰਨਾਵਾਂ ਕੁਝ ਹੱਦ ਤੱਕ ਹਾਂਜੀ ਇਹਨਾਂ ਆਪਣੇ ਗੋਲ ਨੂੰ ਪਸੰਦ ਕਰਾਇਆ ਜਾਂਦਾ ਤੇ ਸੁੰਦਰਤਾ ਦੀਆਂ ਧਾਰਨਾਵਾਂ ਕੁਝ ਹੱਦ ਤੱਕ ਸਮਾਜਿਕ ਕਾਰਕਾਂ ਨਾਲ ਜੁੜੀਆਂ ਹੁੰਦੀਆਂ ਜਿਵੇਂ ਕਿ ਬਹੁਤ ਸਾਰੇ ਜਨਗਣ ਦੇ ਲੰਮੇ ਨੋ ਇਸ ਗੱਲ ਦੇ ਪ੍ਰਤੀਕ ਹਨ ਕਿ ਉਹਨਾਂ ਦਾ ਰੱਖਣ ਵਾਲਾ ਕੋਈ ਸਰੀਰ ਕਰਤ ਨਹੀਂ ਕਰਦਾ ਵੀ ਬੜਾ ਵੱਡਾ ਆਦਮੀ ਯਾਰ ਨਹੀਂ ਇਹ ਨੌ ਰੱਖਿਆ ਵੀ ਇੱਥੇ ਅਗਲਾ ਕਹਿ ਦਿੰਦਾ ਪੂਰਬ ਦੇ ਕੁਝ ਦੇਸ਼ਾਂ ਵਿੱਚ ਨਵਾਂ ਦੇ ਖਤਰਨਾਕ ਆਕਾਰ ਵਧਣ ਦਿੱਤਾ ਜਾਂਦਾ ਹੈ ਅਤੇ ਕਲੀਨ ਵੰਸ਼ ਦਾ ਹੋਣ ਦਾ ਚਿੰਨ ਸਮਝਿਆ ਜਾਂਦਾ ਹੈ ਕਦੇ ਕਦੇ ਲੋਕ ਲੰਮੇ ਨੌਂ ਤੇ ਚਾਂਦੀ ਦੇ ਖੋਲ ਚੜਾਉਂਦੇ ਹਨ ਕੁਝ ਥਾਵਾਂ ਤੇ ਲੰਮੇ ਨੌਂ ਰੱਖਣੇ ਧਾਰਮਿਕ ਆਦਮੀ ਸਮਝਿਆ ਜਾਂਦਾ ਵੀ ਇਹ ਹੁਣ ਧਰਮ ਦੇ ਖੇਤਰ 'ਚ ਚੱਲਿਆ ਜਿਹੜੇ ਦੁਨਿਆਵੀ ਕੰਮ ਹੈ ਨਾ ਇਹ ਨਹੀਂ ਹੁਣ ਕਰਦਾ ਇਹਨੇ ਨੌਂ ਰੱਖੇ ਨੇ ਇਸ ਕਰਕੇ ਧਰਮ ਜਿਹੜਾ ਉਹਨੂੰ ਉਹ ਦਾਵੀ ਬੰਦਾ ਸਮਝਿਆ ਜਾਂਦਾ ਕੁਝ ਦੇਸ਼ਾਂ ਵਿੱਚ ਨੱਥਾਂ ਪਹਿਨਣਾ ਨੱਥ ਪਹਿਨਦੇ ਆ ਨਾ ਕੁਝ ਦੇਸ਼ ਦੂਜੇ ਦੇਸ਼ ਬੜੇ ਹੈਰਾਨ ਹੁੰਦੇ ਨੇ ਵੀ ਯਾਰ ਇਹਨਾਂ ਨੇ ਕਿਉਂ ਪਹਿਨੀ ਜਦੋਂ ਕਿ ਉਹ ਉਹਨਾਂ ਦੀਆਂ ਔਰਤਾਂ ਕੰਨ ਨਹੀਂ ਕੰਨਾਂ 'ਚ ਪਾਉਂਦੀਆਂ ਉਹ ਇੱਕ ਦੂਜੇ ਕੁਝ ਮੈਨ ਮਲਾਇਆ ਤੇ ਮੌਰੀ ਕਬੀਲੇ ਵਿੱਚ ਪੁਰਾਣੇ ਜਵਾਨੇ ਵਿੱਚ ਮਾਤਾ ਪਿਤਾ ਬੱਚਿਆਂ ਦੀ ਨੱਕ ਚੱਪਤੀ ਬਣਾਉਣ ਲਈ ਉਸ ਨੂੰ ਦਵਾਉਂਦੇ ਸਨ ਉਹਨਾਂ ਦੇ ਵਿੱਚ ਜਿਹੜੀ ਮੂਹਰੇ ਜਾਂ ਪਿਨਕ ਹੈ ਨਾ ਪਿੰਨੀ ਨਕ ਚੰਗਾ ਸਮਝਿਆ ਜਾਂਦਾ ਇਹ ਵੀ ਇਹ ਬੜਾ ਸੋਹਣਾ ਕਿ ਨਹੀਂ ਇਸ ਦੇ ਐਨ ਉਲਟ ਗੱਲ 16ਵੀਂ ਸਦੀ ਦੇ ਫਰਾਂਸ 'ਚ ਪ੍ਰਚਲਿਤ ਸੀ ਉੱਥੇ ਬਾਜ ਜਿਹੀ ਨੱਕ ਦਾ ਹੋਣਾ ਬੜਾ ਚੰਗਾ ਸਮਝਿਆ ਜਾਂਦਾ ਕੋਈ 16ਵੀਂ ਸਦੀ ਫਰਾਂਸ ਇਸ ਕਰਕੇ ਦਾਨੀਆਂ ਤੇ ਔਰਤਾਂ ਦੀ ਨੱਕ ਨੂੰ ਐ ਕਰਦੀਆਂ ਰਹਿੰਦੀਆਂ ਸੀ ਦਾ ਹੀ ਮਤਲਬ ਖਿੱਚਦੀਆਂ ਰਹਿੰਦੀਆਂ ਸਨ ਤਾਂ ਕਿ ਉਹ ਬਾਜ ਵਰਗੀ ਹੋ ਜਾਏ ਬਹੁਤ ਥਾਂਾਂ ਤੇ ਜਿਹੜੀ ਲੰਮੀ ਕਰਦਾ ਜਿਹਨੂੰ ਆਪਣੇ ਵੀ ਕਹਿੰਦੇ ਧੌਣ ਖਰਾਈ ਕਿ ਨਹੀਂ ਉਹਦੀ ਆਪਣੇ ਗੀਤਾਂ ਜਾਂਦਾ ਕਿ ਤੇ ਉਹ ਉਹਨੂੰ ਬੜੇ ਚੰਗੀ ਸਮਝਿਆ ਜਾਂਦਾ ਜਾਗਦੀਆ ਦੇ ਲੋਕ ਬੱਚੇ ਨੂੰ ਜਿਹੜਾ ਉਹਦਾ ਪਾਲਣਾ ਹੁੰਦਾ ਝੋਲੀ ਉਹਦੇ ਕਿਸ ਤਰ੍ਹਾਂ ਪਾਉਂਦੇ ਸੀ ਕਿ ਉਹ ਮੋਢਿਆਂ ਤੋਂ ਸਿਰ ਪਿੱਛੇ ਲੰਮਕ ਜਾਂਦਾ ਇਸ ਤਰ੍ਹਾਂ ਦੇ ਨਾਲ ਉਹਦੀ ਧੌਣ ਜਿਹੜੀ ਆ ਨਾ ਉਹ ਲੰਮੀ ਹੋ ਜਾਂਦੀ ਉਹ ਕਰਦੇ ਸਨ ਇਹ ਕਰਦੇ ਉਹਨਾਂ ਦੀ ਲੰਮੀ ਹੋ ਜਾਂਦੀ ਹੋਰ ਵੀ ਅਫਰੀਕੇ ਵਿੱਚ ਅਜੇ ਕਬੀਲੇ ਹਨ ਜਿੱਥੇ ਟੀਵੀ ਦੀ ਗਰਦਨ ਨੂੰ ਜਿਹੜੇ ਵਿਸ਼ੇਸ਼ ਛੱਲਿਆਂ ਦੀ ਮਦਦ ਦੇ ਨਾਲ ਉਹਦੇ ਛੱਲਾ ਪਾਉਂਦੇ ਜਾਂਦੇ ਆ ਉਹ ਥੋੜੀ ਲੰਮੀ ਹੋ ਗਈ ਇੱਕ ਛੱਲਾ ਹੋਰ ਪਾ ਦਿੱਤਾ ਇਦਾਂ ਉਹਦੀ ਸੰਖਿਆ ਹੌਲੀ ਹੌਲੀ ਵਧਾਉਂਦੇ ਜਾਂਦੇ ਸਨ ਜਿੱਕੋ ਸੈਂਟੀਮੀਟਰ ਜਿਹੜਾ ਨਾ ਉਹਨੂੰ ਲੰਮੀ ਕਰਨ ਚ ਉਹ ਲੰਬਾਈ ਉਹਦੀ ਉਹ ਕਾਮਯਾਬ ਹੋ ਜਾਂਦੇ ਸਨ ਉਹਨੂੰ ਮਨੁੱਖੀ ਸਰੀਰ ਉੱਤੇ ਬਨੌਟੀ ਪ੍ਰਭਾਵ ਪਾਉਣ ਦੀਆਂ ਬਹੁਤ ਸਾਰੀਆਂ ਪਰੰਪਰਾਵਾਂ ਕੌਮਾਂ ਦੇ ਜੀਵਨ ਪੱਧਤੀ ਨਾਲ ਜੁੜੀਆਂ ਹੋਈਆਂ ਨਾ ਖੁਦਾਈ ਕਰਾਉਣੀ ਹੋਰ ਕਰਨੀ ਕਿ ਮਨੁੱਖੀ ਸਰੀਰ ਦੇ ਲੱਗ ਉਦਾਹਰਣ ਲਈ ਸਿੱਧੀਆਂ ਲੱਤਾਂ ਜਿਹੜੀਆਂ ਉਹ ਬੜੀਆਂ ਕਈ ਥਾਵਾਂ ਤੇ ਸੁੰਦਰ ਮੰਨੀਆਂ ਜਾਂਦੀਆਂ ਲੱਤ ਸਿੱਧੀ ਹੋਵੇ ਜਿਵੇਂ ਰਾਜਸਥਾਨੀਆਂ ਦੇ ਨਹੀਂ ਕਮੱਕਰ ਪਸ਼ੂ ਪਾਲਕ ਕਬੀਲੇ ਦੇ ਲੋਕਾਂ ਨੂੰ ਜਿਹੜੇ ਜਿਹੜੇ ਪਸ਼ੂ ਪਾਲਕ ਕਬੀਲੇ ਸਨ ਕਮੱਕੜ ਰਹਿੰਦੇ ਸਨ ਉਹਨਾਂ ਨੂੰ ਲੱਤਾਂ ਜਿਹੜੀਆਂ ਜੇ ਥੋੜੀਆਂ ਜਿਹੀਆਂ ਵਕਰਾਕਾਰ ਹੋਣ ਉਹ ਜ਼ਿਆਦਾ ਚੰਗੀਆਂ ਰਹੀਆਂ ਕਿਉਂਕਿ ਉਹ ਘੋੜੇ ਨੂੰ ਚੰਗੀ ਤਰ੍ਹਾਂ ਗ੍ਰਿਪ ਚ ਲੱਗੀ ਸੱਤੀ ਲੱਤ ਲੱਗੀ ਥੋੜੀ ਮੁਰਮੀ ਲੱਤ ਹੋਵੇ ਬਰਾਨੀ ਇਲਾਕੇ ਦੇ ਲੋਕਾਂ ਦੀ ਆਟੋਮੈਟਿਕਲੀ ਲੱਤਾਂ ਸਿੱਧੀਆਂ ਰਹਿੰਦੀਆਂ ਨੇ ਨਾਲੀ ਦੇ ਜਿਹੜੇ ਇਹ ਲੋਕ ਨੇ ਹਲਵਾਉਣ ਵਾਲੇ ਬਾਹਰ ਨਾਲ ਉਹਨਾਂ ਦੀਆਂ ਲੱਤਾਂ ਥੋੜੀਆਂ ਖੰਭ ਹੋ ਜਾਂਦਾ ਉਹਨਾਂ ਦੇ ਵਿੱਚ ਤੇ ਇਸ ਲਈ ਚੰਗੀ ਤਰ੍ਹਾਂ ਇਸ ਲਈ ਕਾਲ ਖੰਭ ਟੇਡ ਖੰਭ ਖੰਭ ਖੰਭ ਖੰਭ ਖੰਭ ਖੰਭ ਵੀ ਆਉਂਦੀ ਮਾਗਰੇ ਇਸ ਲਈ ਕਾਲਮਿਕ ਲੋਕ ਜਿਹੜੇ ਸੀ ਉਹ ਪੁਰਾਣੇ ਜਵਾਨਿਆਂ ਦੀ ਜਿਹੜੇ ਪਾਲਣੇ ਸੀ ਉਹਨਾਂ ਦੇ ਉਹਨਾਂ ਚੱਕ ਕੁੱਪੀ ਜੀ ਰੱਖ ਦਿੰਦੇ ਸੀ ਲੱਤਾਂ ਦੇ ਵਿਚਾਲੇ ਬਣਾ ਕੇ ਤਾਂ ਕਿ ਲੱਤਾਂ ਥੋੜੀਆਂ ਜੀਆਂ ਨੇ ਖੁੱਲੀਆਂ ਵਿੰਗੀਆਂ ਹੋ ਜਾਣ ਥੋੜਾ ਕਰਬ ਲੈ ਜਾਣ ਲੱਤਾਂ ਇਸ ਤਰੀਕੇ ਦੇ ਨਾਲ ਉਹ ਰੱਖਦੇ ਸਨ ਜਿਹੜੇ ਬੱਚੇ ਦੇ ਕੋਟਿਆਂ ਨੂੰ ਇੱਕ ਦੂਜੇ ਤੋਂ ਦੂਰ ਰੱਖਦੇ ਸੀ ਬਰਜਾਤੀਆ ਵਿੱਚ ਇਸ ਦੇਸ਼ ਨਾਲ ਮਾਵਾਂ ਬੱਚਿਆਂ ਦੀਆਂ ਲੱਤਾਂ ਵਿਚਾਲੇ ਕੱਪੜੇ ਦਾ ਟੁਕੜਾ ਰੱਖਦੇ इन इन विद चलो करेक्ट ਪ੍ਰਾਚੀਨ ਜਨਾਨੀਆਂ ਦੇ ਨਿਵਾਸੀ ਜਿਹੜੀ ਉਹ ਸਿੱਧਾ ਸਿੱਧੀਆਂ ਲੱਤਾਂ ਨੂੰ ਹੀ ਸੁੰਦਰ ਮੰਨਦੇ ਸਨ ਉਹਨਾਂ ਇੱਕ ਅਜਿਹਾ ਉਪਕਰਣ ਬਣਾਇਆ ਸੀ ਜਿਹੜਾ ਜਨਾਨੀਆਂ ਨੇ ਜਿਸ ਨਾਲ ਲੱਤਾਂ ਸਿੱਧੀਆਂ ਰਹਿੰਦੀਆਂ ਸਨ ਨਿਊਜ਼ੀਲੈਂਡ ਦੇ ਆਦਿਵਾਸੀ ਮੌਰੀ ਕਬੀਲੇ ਵਿੱਚ ਬੱਚੇ ਦੇ ਗੋਡੇ ਉੱਤੇ ਮਾਰਨਾ ਲੋਕ ਰੀਤੀ ਦਾ ਅੰਗ ਸੀ ਵੀ ਬੱਚੇ ਦੇ ਗੋਡੇ ਤੇ ਥੋੜੇ ਥੋੜੇ ਚਿਰ ਵਾਰ ਮਾਰਦੇ ਰਹੋ ਇਹਦੇ ਨਾਲ ਉਹਦੀਆਂ ਲੱਤਾਂ ਸਿੱਧੀਆਂ ਰਹਿੰਦੀਆਂ ਔਸ਼ਿਆਨਾ ਦੇ ਕੁਝ ਕਬੀਲਿਆਂ ਵਿੱਚ ਬਚਪਨ ਵਿੱਚ ਹੀ ਜਾਂ ਜਵਾਨ ਹੋਣ ਤੇ ਕੁਝ ਦੰਦ ਤੋੜ ਦੇਣ ਦੀ ਪ੍ਰਥਾ ਸੀ ਵੀ ਟੁੱਟਿਆ ਦੰਦ ਜਿਹੜਾ ਨਾ ਉਹਨਾਂ ਨੂੰ ਬੜਾ ਸੋਹਣਾ ਲੱਗਦਾ ਸੀ ਉਹਦਾ ਦੰਦ ਤੋੜ ਦਿੰਦੇ ਜਾਂ ਜਵਾਨ ਹੋਣ ਤੇ ਜਾਂ ਬਚਪਨ ਸੀ ਚੀਨ ਮੈਕਸੀਕੋ ਦੇ ਮਾਇਆ ਲੋਕ ਦੇ ਬਾਰੇ ਇੱਕ ਰਸ਼ੀਅਨ ਰਾਈਟਰ ਲਿਖਦਾ ਹੈ ਕਿ ਉਸ ਦੀ ਬੇਟੀ ਵੱਡੀ ਹੋ ਕੇ ਸੁੰਦਰ ਨਿਕਲੇ ਇਸ ਰਾਦੇ ਨਾਲ ਜਵਾਨ ਮਾਤਾ ਅਨੁਭਵੀ ਤੀਵੀਆਂ ਦੀ ਮਦਦ ਨਾਲ ਕੁਝ ਦਿਨਾਂ ਤੱਕ ਨਵਜਾਤ ਬੱਚੀ ਦੇ ਮੱਥੇ ਤੇ ਗੁੱਦੀ ਤੇ ਆ ਪਿੱਛੇ ਮੈਡੂਲੇ ਤੇ ਇੱਕ ਫੱਟੀ ਬੰਨ ਦਿੰਦੇ ਸੀ ਕਈ ਤਰ੍ਹਾਂ ਕਈ ਤਰ੍ਹਾਂ ਤਾਂ ਕਿ ਉਹਦਾ ਮੱਥਾ ਹੈ ਸਿੱਧਾ ਤੇ ਸਪਾਟ ਚੌੜਾ ਹੋ ਜਾਵੇ ਇਸ ਤਰ੍ਹਾਂ ਫਟੀਆਂ ਬੀੜਦੇ ਇਹਦੀ ਬਦੌਲਤ ਬੱਚੇ ਦਾ ਮੱਥਾ ਸਪਾਟ ਹੋ ਜਾਏ ਜੋ ਕਿ ਬਹੁਤ ਸੁੰਦਰ ਮੰਨਿਆ ਜਾਂਦਾ ਸੀ ਇਸੇ ਉਦੇਸ਼ ਨਾਲ ਬੱਚੀ ਦੇ ਵਾਲਾਂ ਦੇ ਨਾਲ ਇੱਕ ਰਬੜ ਦੀ ਇੱਕ ਛੋਟੀ ਜੀ ਗੋਲੀ ਬੰਨ ਦਿੱਤੀ ਜਾਂਦੀ ਆ ਉਹਦੇ ਵਾਲਾਂ ਨਾਲ ਉਹ ਗੋਲੀ ਉਹਦੀਆਂ ਅੱਖਾਂ ਐ ਗੋਲੀ ਨੂੰ ਵੇਖੀ ਜਾਂਦੀਆਂ ਤੇ ਉਹ ਭੈਂਦੀ ਹੋ ਜਾਂਦੀ ਜੋ ਕੁੜੀ ਤੇ ਬੱਚੀ ਦੀਆਂ ਅੱਖਾਂ ਉੱਛਲ ਦੀ ਗੋਲੀ ਨੂੰ ਵੇਖਦੀਆਂ ਰਹਿੰਦੀਆਂ ਸਨ ਤੇ ਭੈਂਗੀਆਂ ਹੋ ਜਾਂਦੀਆਂ ਕਿਉਂਕਿ ਉਹਨਾਂ ਦੇ ਅਨਸਾਰ ਭੈਂਗਾਪਣ ਜਿਹੜਾ ਇੱਕ ਬੜਾ ਸੁੰਦਰਤਾ ਦੀ ਬੜੀ ਪਹਿਲੀ ਸ਼ਰਤ ਹੈ ਮੁੱਢਲੀ ਵੀ ਜਿਹੜਾ ਭੈਂਗਾ ਨਾ ਬੜਾ ਉਹ ਸੁੰਦਰ ਲੱਗਦਾ ਆਪਣੇ ਦੇਖੋ ਭੈਂਗਾ ਤੇ ਤੀਰ ਮਾਰਨਾ ਮਤਲਬ ਜਿਹੜਾ ਇਹ ਉਲਟ ਪੱਛਮੀ ਤੇ ਦੱਖਣੀ ਏਸ਼ੀਆ ਦੇ ਲੋਕ ਵੱਡੀਆਂ ਅੱਖਾਂ ਨੂੰ ਸੁੰਦਰ ਮੰਨਦੇ ਸਨ ਅਤੇ ਕਈ ਜਿਹੜਾ ਕਈ ਲੋਕ ਬਿੱਲੀਆਂ ਅੱਖਾਂ ਨੂੰ ਸੁੰਦਰ ਮੰਨਦੇ ਆ ਕਈ ਕਾਲੀਆਂ ਨੂੰ ਮੰਨਦੇ ਆ ਕੋਈ ਨੀਲੀਆਂ ਨੂੰ ਮੰਨਦੇ ਆ ਮਤਲਬ ਇਸ ਕਰਕੇ ਆਪਾਂ ਇਹ ਵੇਖਦੇ ਆਂ ਵੀ ਸਰੀਰਕ ਜਿਹੜੇ ਮਾਪਦੰਡ ਆ ਉਹ ਅਲੱਗ-ਅਲੱਗ ਲੋਕਾਂ ਦੇ ਤੇ ਅਲੱਗ-ਅਲੱਗ ਸਮੇਂ ਦੇ ਵਿੱਚ ਅਲੱਗ-ਅਲੱਗ ਤਰ੍ਹਾਂ ਬਦਲਦੇ ਰਹਿੰਦੇ ਨੇ ਪੱਛਮੀ ਤੇ ਦੱਖਣੀ ਏਸ਼ੀਆ ਦੇ ਲੋਕ ਵੱਡੀਆਂ ਅੱਖਾਂ ਨੂੰ ਸੁੰਦਰ ਮੰਨਦੇ ਆ ਨੇ ਹਰ ਇੱਕ ਵਿਅਕਤੀ ਆਪਣੇ ਜਨਗਣ ਦੇ ਪ੍ਰਤੀਨਿਧ ਦੇ ਨਾਂ ਤੇ ਉਸ ਦੇ ਲਈ ਜਿਹੜੇ ਉਹ ਲਾਸ਼ਣਿਕ ਸੱਭਿਆਚਾਰਕ ਵਿਸ਼ੇਸ਼ਤਾਵਾਂ ਦੀ ਵਿਸ਼ਾਲਤਾ ਦਾ ਵਾਹਕ ਹੁੰਦਾ ਹਰ ਵਿਅਕਤੀ ਆਪਣੇ ਜਨਗਣ ਦੇ ਕਿਉਂਕਿ ਆਪਾਂ ਜਿੱਥੇ ਵੀ ਜਾਂਦੇ ਜਿਵੇਂ ਆਪਣਾ ਬੰਦਾ ਜਾਂਦਾ ਉਹਦੇ ਪੱਗ ਬੰਨੀ ਹੁੰਦੀ ਹੈ ਜਾਂ ਕੁਝ ਉਹ ਜਿਹੜੇ ਜਿਹੜੇ ਆਪਣੇ ਉਹਦਾ ਇੱਕ ਤਰ੍ਹਾਂ ਦੇ ਪ੍ਰਤੀਨਿਧੀ ਹੁੰਦਾ ਉਹ ਨਹੀਂ ਇਹ ਵਿਸ਼ੇਸ਼ਤਾਵਾਂ ਜੈਵ ਅਨੁਵੰਸ਼ਿਕਤਾ ਦੇ ਰੂਪ ਵਿੱਚ ਪ੍ਰਾਪਤ ਨਹੀਂ ਹੁੰਦੀਆਂ ਇਹਨਾਂ ਨੂੰ ਤਾਂ ਸਾਨੂੰ ਬਚਪਨ ਇਹ ਕੋਈ ਸਾਨੂੰ ਸਰੀਰਕ ਤੌਰ ਤੇ ਪ੍ਰਾਪਤ ਨਹੀਂ ਹੁੰਦੀਆਂ ਵੀ ਆਪਾਂ ਜੋ ਜਨਮ ਲਿਆਉਂਦੇ ਇਹਨਾਂ ਨੂੰ ਤਾਂ ਬਚਪਨ ਤੋਂ ਹੀ ਆਪਣੇ ਮਾਤਾ ਪਿਤਾ ਤੇ ਦੂਸਰੇ ਵੱਡੇ ਵਡੇਰਿਆਂ ਤੋਂ ਤੇ ਆਪਣੇ ਵਰਗਿਆਂ ਤੋਂ ਜਿਹੜਾ ਉਹ ਗ੍ਰਹਿਣ ਕਰਨਾ ਪੈਂਦਾ ਲੈਣਾ ਪੈਂਦਾ ਕੋਈ ਵਿਅਕਤੀ ਕਿਸ ਜਾਤੀ ਦਾ ਹੈ ਇਹ ਗੱਲ ਉਸ ਦੇ ਉਸਦੇ ਜਨਮ ਤੇ ਵੰਸ਼ ਰਾਹੀਂ ਅਤੇ ਇਸ ਤੋਂ ਵੀ ਵੱਧ ਉਸਦੇ ਪਾਲਣ ਪੋਸ਼ਣ ਅਤੇ ਸਿੱਖਿਆ ਦੀਖਿਆ ਰਾਹੀਂ ਨਰਵਾਤ ਹੁੰਦੀ ਹੈ ਜਿਸ ਦੇ ਦੌਰਾਨ ਮਨੁੱਖ ਉਸ ਨਰ ਜਾਤੀ ਪਰਵੇਸ਼ ਤੇ ਜਿਸ ਵਿੱਚ ਉਸ ਸਥਿਤ ਹੈ ਲੱਛਣ ਜਿਹੜੇ ਉਹਦੇ ਜੜ ਫੜਦੇ ਹਨ ਅੱਡ-ਅੱਡ ਦੇਸ਼ਾਂ ਵਿੱਚ ਲੋਕਾਂ ਦੇ ਰੀਤੀ ਰਿਵਾਜਾਂ ਆਦਤਾਂ ਤੇ ਚਾਰ ਵਿਹਾਰ ਦੀ ਵਿਸ਼ੇਸ਼ਤਾ ਦੀ ਵੱਖਰਤ ਅਸੀਮ ਪ੍ਰਤੀਤ ਹੁੰਦੀ ਹੈ ਅਤੇ ਮਨੁੱਖੀ ਸੱਭਿਆਚਾਰ ਦੀ ਭਿੰਨਤਾ ਦੀ ਉਹ ਅਭਿਵਿਅਕਤੀ ਹੀ ਹੈ ਜੋ ਪਹਿਲੀ ਨਜ਼ਰ ਵਿੱਚ ਸਪਸ਼ਟ ਸਾਹਮਣੇ ਆਉਂਦੀ ਹੈ ਸਾਰੇ ਵਿਸ਼ਵ ਦੇ ਲਈ ਇਤਿਹਾਸਕ ਵਿਕਾਸ ਦੇ ਇੱਕ ਸਮਾਨ ਨਿਯਮਾਂ ਦੀਆਂ ਸਮਾਵਾਂ ਦੇ ਅੰਦਰ ਲੋਕਾਂ ਨੇ ਜੀਵਨ ਪੱਧਤੀ ਦੇ ਸੈਂਕੜੇ ਹਜ਼ਾਰਾਂ ਰੂਪਾਂਤਰ ਬਣਾਏ ਹਨ ਸੰਸਾਰ ਨੂੰ ਪਰਵਰਤਿਤ ਕਰਦੇ ਹੋਏ ਲੋਕ ਆਪਣੇ ਆਪ ਨੂੰ ਇਸ ਸੰਸਾਰ ਦੇ ਅਤੇ ਇਹਨਾਂ ਪਰਵਰਤਨਾਂ ਨੂੰ ਵੀ ਅਨੁਕੂਲ ਢਾਲਦੇ ਹਨ ਉਹ ਭਵਿੱਖ ਦੀ ਆਪਣੀ ਆਪਣੀ ਰਾਹ ਲੱਭਦੇ ਹਨ ਤੇ ਪਾਉਂਦੇ ਹਨ ਸੰਸਾਰ ਦੀ ਹਰ ਇੱਕ ਜਾਤੀ ਹਰ ਇੱਕ ਰਾਸ਼ਟਰ ਇੱਕ ਵਿਸ਼ੇਸ਼ ਜੀਵਨ ਪੱਧਤੀ ਦਾ ਸੁੰਦਰ ਪ੍ਰਯੋਗ ਹੈ ਉਸ ਜੀਵਨ ਪੱਧਤੀ ਦਾ ਜੋ ਆਦਤਾਂ ਅਤੇ ਪ੍ਰਥਾਵਾਂ ਤੋਂ ਨਿਯਮਾਂ ਤੇ ਨੈਤਿਕਤਾ ਤੋਂ ਕਲਾ ਤੇ ਉਸ ਸਭ ਤੋਂ ਜਿਸ ਨੂੰ ਸੱਭਿਆਚਾਰ ਕਹਿੰਦੇ ਹਨ ਬਣਦੀ ਕਿ ਕਿਸ ਤੋਂ ਬਣਦੀ ਹੈ ਸੰਸਾਰ ਦੀ ਹਰ ਇੱਕ ਜਾਤੀ ਹਰ ਇੱਕ ਰਾਸ਼ਟਰ ਇੱਕ ਵਿਸ਼ੇਸ਼ ਜੀਵਨ ਪੱਧਤੀ ਦਾ ਸੁੰਦਰ ਪ੍ਰਯੋਗ ਹੈ ਇਹ ਜਿਹੜੀ ਜੀਵਨ ਪੱਧਤੀ ਆ ਆਦਤਾਂ ਪ੍ਰਥਾਵਾਂ ਨਿਯਮਾਂ ਨੈਤਿਕਤਾ ਕਲਾ ਤੇ ਉਹ ਸਭ ਤੋਂ ਮੰਨਦੀ ਹੈ ਜਿਹੜੇ ਸੱਭਿਆਚਾਰ ਦੇ ਅੰਗ ਹਨ ਜੀਵਨ ਪੱਧਤੀ ਦੀ ਨਰ ਜਾਤੀ ਵਿਸ਼ੇਸ਼ਤਾ ਹਰ ਇੱਕ ਜਾਤੀ ਦੇ ਵਿਕਾਸ ਦੇ ਠੋਸ ਇਤਿਹਾਸਕ ਵਿਵਰਣਾਂ ਦਾ ਪ੍ਰਮਾਣ ਹੈ ਇਸ ਜਾਤੀ ਦੀਆਂ ਆਪਣੇ ਭੂਗੋਲਿਕ ਪ੍ਰਵੇਸ਼ ਅਤੇ ਦੂਜੇ ਜਨਗਣ ਦੇ ਨਾਲ ਉਤਪਾਦਨ ਦੇ ਮਾਧਮਾਂ ਨਾਲ ਅਨੰਤ ਕਿਰਿਆ ਦੀ ਵਿਸ਼ੇਸ਼ਤਾ ਦੀ ਪ੍ਰਤੀਸ਼ਾਇਆ ਹੈ ਇੱਕ ਜਿਹੜਾ ਜਨਗਣ ਹੈ ਫਿਰ ਦੂਜੇ ਜਨਗਣ ਦੇ ਨਾਲ ਅੰਤਰ ਕਿਰਿਆ ਕਰਦਾ ਉਹ ਉਹਨਾਂ ਤੋਂ ਕੁਝ ਲੈਂਦਾ ਕੁਝ ਉਹਨਾਂ ਨੂੰ ਦਿੰਦਾ ਇਸ ਤਰ੍ਹਾਂ ਵੀ ਇਹਦਾ ਨਿਰਧਾਰਨ ਹੁੰਦਾ ਰਹਿੰਦਾ ਆਪਾਂ ਨੂੰ ਵੇਖਦੇ ਪੰਜਾਬੀਆਂ ਦੇ ਦਾ ਪਦ ਨੂੰ ਕਰਨਾ ਹੋਰ ਬਹੁਤ ਸਾਰੇ ਚੀਜ਼ਾਂ ਨੂੰ ਇਹ ਆਪਣੇ ਤੇ ਮੁਗਲ ਉਹਨਾਂ ਸਭਿਅਤਾਵਾਂ ਦਾ ਅਸਰ ਆ ਕੁਝ ਕਿਸੇ ਹੋਰ ਸਭਿਅਤਾ ਦਾ ਅਸਰ ਆ ਕੁਝ ਆਪਾਂ ਇਸ ਟਾਈਮ ਦੇਖ ਰਹੇ ਹਾਂ ਯੂਰਪੀਅਨ ਸਭਿਅਤਾ ਦਾ ਅਸਰ ਹੋ ਰਿਹਾ ਇਹਨਾਂ ਦੇ ਆਦਾਨ ਪ੍ਰਦਾਨ ਤੇ ਇਹਨਾਂ ਦੀ ਖੈਸਰ ਵੀ ਇੱਕ ਦੂਜੇ ਦੀ ਲੜਾਈ ਝਗੜੇ ਵੀ ਜਿਹੜੇ ਆ ਨਾ ਉਹ ਇਹਨੂੰ ਕਰਦੇ ਨੇ ਕੰਮ ਭਾਰ ਤੇ ਸਮਾਂ ਦਾ ਦਿੱਕ ਅਤੇ ਕਾਲ ਵਿੱਚ ਪੰਜਾਂ ਦੀਪਾਂ ਵਿੱਚ ਅਨੇਕ ਸ਼ਤਾਬਦੀਆਂ ਦੇ ਦੌਰਾਨ ਨੇ ਕਰਿਆ ਗਿਆ ਜੀਵਨ ਪੱਧਤੀ ਦੀ ਨਰ ਜਾਤੀ ਵਿਸ਼ੇਸ਼ਤਾ ਹਰ ਇੱਕ ਜਾਤੀ ਦੇ ਵਿਕਾਸ ਦੇ ਠੋਸ ਇਤਿਹਾਸਕ ਵਿਵਰਣਾਂ ਦਾ ਪ੍ਰਣਾਮ ਹੈ ਇਸ ਜਾਤੀ ਦੇ ਆਪਣੇ ਭੂਗੋਲਿਕ ਪ੍ਰਵੇਸ਼ ਅਤੇ ਦੂਜੇ ਜਨਗਣ ਦੇ ਨਾਲ ਉਤਪਾਦਨ ਦੇ ਮਾਧਿਅਮ ਨਾਲ ਅੰਤਰ ਕਿਰਿਆ ਦੀ ਵਿਸ਼ੇਸ਼ਤਾ ਦੀ ਪ੍ਰਤੀਸ਼ਾ ਹੈ ਦਿੱਕ ਅਤੇ ਕਾਲ ਵਿੱਚ ਪੰਜ ਮਹਾਂਦੀਪਾਂ ਵਿੱਚ ਅਨੇਕ ਸ਼ਤਾਬਦੀਆਂ ਦੇ ਦੌਰਾਨ ਮਨੁੱਖ ਜਾਤੀ ਦਾ ਸੱਭਿਆਚਾਰ ਦਾ ਵਿਕਾਸ ਹੁੰਦਾ ਆਇਆ ਹੈ ਆਓ ਹੁਣ ਅਸੀਂ ਜ਼ਿਆਦਾ ਬਰੀਕੀ ਨਾਲ ਵੇਖੀਏ ਇਹ ਸੱਭਿਆਚਾਰ ਕਿਹੜੇ ਕੰਮ ਭਾਰਾਂ ਨੂੰ ਨਿਭਾਉਂਦਾ ਆਇਆ ਹੈ ਕਿਹਨਾਂ ਨੂੰ ਨਿਭਾਉਂਦਾ ਆਪਣੀ ਸਾਰੀ ਵਿਵਿਧਤਾ ਦੇ ਨਾਲ ਸੱਭਿਆਚਾਰ ਨੂੰ ਉਹਨਾਂ ਸਫਲ ਤੇ ਅਸਫਲ ਉਤਰਾਂ ਦਾ ਕੁੱਲ ਯੋਗ ਮੰਨਿਆ ਜਾ ਸਕਦਾ ਹੈ ਜਿਹੜਾ ਲੋਕਾਂ ਦੀ ਸਮਾਜਿਕ ਹੋਂਦ ਦੇ ਖੇਤਰ ਵਿੱਚ ਅਤੇ ਇਸ ਹੋਂਦ ਰਾਹੀਂ ਪੈਦਾ ਹੋਈ ਉਹਨਾਂ ਦੀ ਸਮਾਜਿਕ ਚੇਤਨਾ ਦੇ ਖੇਤਰ ਵਿੱਚ ਮਨੁੱਖ ਅਤੇ ਮਨੁੱਖੀ ਦਲਾਂ ਦੀਆਂ ਜ਼ਰੂਰਤਾਂ ਲਈ ਬਣਦੇ ਹਨ ਸੱਭਿਆਚਾਰ ਦੇ ਭਿੰਨ-ਭਿੰਨ ਪ੍ਰਕਾਰ ਇਹਨਾਂ ਜ਼ਰੂਰਤਾਂ ਦੀ ਪੂਰਤੀ ਕਰਦੇ ਹਨ ਸਾਡੀਆਂ ਜ਼ਰੂਰਤਾਂ ਸਾਡੀਆਂ ਜ਼ਰੂਰਤਾਂ ਕੀ ਹਨ ਜਿਨ੍ਹਾਂ ਦੀ ਸੱਭਿਆਚਾਰ ਪੂਰਤੀ ਕਰਦਾ ਹੈ ਸਭ ਤੋਂ ਪਹਿਲਾਂ ਸਰੀਰਕ ਜੈਵ ਜ਼ਰੂਰਤਾਂ ਸਭ ਤੋਂ ਸਾਦੀ ਜ਼ਰੂਰਤ ਹੈ ਉਧਰ ਭੂਖ ਦੀ ਪੇਟ ਭਰਨਾ ਖਾਣਾ ਪੀਣਾ ਸੌਣਾ ਦੂਜਾ ਤੰਦਰੁਸਤ ਰਹਿਣਾ ਆਪਣਾ ਵੰਸ਼ ਜਾਰੀ ਰੱਖਣਾ ਇਹ ਜ਼ਰੂਰਤਾਂ ਪਸ਼ੂਆਂ ਦੀਆਂ ਵੀ ਹਨ ਪਰੰਤੂ ਜੀਵਨ ਲਈ ਜ਼ਰੂਰੀ ਇਹਨਾਂ ਜ਼ਰੂਰਤਾਂ ਦੀ ਮਨੁੱਖ ਜਦੋਂ ਪੂਰਤੀ ਕਰਦਾ ਹੈ ਤਾਂ ਉਸ ਵਿੱਚ ਕਈ ਖਾਸੀਅਤਾਂ ਹੁੰਦੀਆਂ ਨੇ ਜੋ ਦੂਜੀ ਪ੍ਰਕਿਰਤੀ ਅਰਥਾਤ ਸੱਭਿਆਚਾਰ ਨਾਲ ਨਿਰਧਾਰਤ ਹੁੰਦੀਆਂ ਨੇ ਜੈਵ ਜ਼ਰੂਰਤ ਦੀ ਪੂਰਤੀ ਦੇ ਪਾਵਾਂ ਵਿੱਚ ਮਨੁੱਖ ਨੇ ਗਹਿਰੇ ਪਰਿਵਰਤਨ ਕੀਤੇ ਹਨ ਇਹਨਾਂ ਦੇ ਸਿਲਸਿਲਿਆਂ ਵਿੱਚ ਮਾਰਕਸ ਦੀ ਇੱਕ ਟਿੱਪਣੀ ਜਿਹੜੀ ਉਹ ਉਹ ਬੜੀ ਧਿਆਨ ਖਿੱਚਣ ਯੋਗ ਹੈ ਕਹਿੰਦੇ ਨੇ ਭੁੱਖ ਤਾਂ ਭੁੱਖ ਹੈ ਬੇਸ਼ੱਕ ਉਹ ਭੁੱਖ ਜੋ ਰਿੰਨੇ ਹੋਏ ਮਾਸ ਨੂੰ ਛੁਰੀ ਕਾਂਟੇ ਨਾਲ ਖਾ ਕੇ ਮਟਾਈ ਜਾਂਦੀ ਹੈ ਉਸ ਭੁੱਖ ਤੋਂ ਬਿਲਕੁਲ ਭੁੰਨ ਹੈ ਕਹਿੰਦਾ ਹੈ ਜਿਸ ਦੇ ਲੱਗਣ ਤੇ ਹੱਥਾਂ ਨੌਹਾਂ ਤੇ ਦੰਦਾਂ ਨਾਲ ਕੱਚੀਆਂ ਵੋਟੀਆਂ ਵੱਢ ਕੇ ਨਿਕਲੀਆਂ ਜਾਂਦੀਆਂ ਕਿ ਨਹੀਂ ਭੁੱਖ ਤੇ ਭੁੱਖ ਹੀ ਆ ਲੇਕਿਨ ਜਿਵੇਂ ਹੁਣ ਆਪਾਂ ਭੁੱਖ ਮਟਾਉਨੇ ਆਪਣੀ ਜੇ ਰਾਜਸਥਾਨੀ ਲੋਕ ਐਡੇ ਐਡੇ ਵੱਟ ਕੇ ਪੇੜੇ ਅੱਗ ਤੇ ਸੱਟ ਦਿੰਦੇ ਨੇ ਜਦੋਂ ਪੱਕ ਜਾਂਦੇ ਨੇ ਉਹਨਾਂ ਨੂੰ ਫਿਰ ਖਾ ਲੈਂਦੇ ਲੇਕਿਨ ਆਪਣੇ ਵਾਂਗੂ ਜਿਵੇਂ ਤਿੰਨ ਚੁੰਨਾਂ ਵਾਲੇ ਉਹ ਕੁਰਗੀ ਕਾਣਾ ਉਹਨਾਂ ਨੇ ਨੇ ਰਾਜਸਥਾਨ ਦੀ ਰਾਜਸਥਾਨੀ ਦੀ ਮਤਲਬ ਉਹਨਾਂ ਨੇ ਕਾਖਰ ਜਾਂ ਬਾਟੀ ਬਾਟੀ ਜਾਂਦੇ ਹੁੰਦੇ ਬਾਟੀ ਚੂਰਮਾ ਰਾਜ ਰਾਜਸਥਾਨ ਚ ਤੁਸੀਂ ਕਹੋ ਨਾ ਇਹ ਬਾਟੀ ਚੂਰਮਾ ਬੜਾ ਮਸ਼ਹੂਰ ਆ ਤੇ ਪਰ ਜਿਹੜਾ ਛੁਰੀ ਕਾਂਟਿਆਂ ਨਾਲ ਖਾਇਆ ਜਾਂਦਾ ਖਾਣਾ ਤੇ ਪਕਾਇਆ ਹੋਰ ਤਰ੍ਹਾਂ ਜਾਂਦਾ ਤੇ ਇੱਕ ਆਮ ਖਾਣਾ ਆਮ ਭੁੱਖ ਨੂੰ ਮਟਾਉਣਾ ਮਾਰਕਸ ਨੇ ਜਿਸ ਤਰ੍ਹਾਂ ਲਿਖਿਆ ਵੀ ਇਹਦੇ ਚ ਬਹੁਤ ਫਰਕ ਹੈ ਦੂਜੀ ਪ੍ਰਕਿਰਤੀ ਰਹੀ ਰੱਖਿਆਤਮਕ ਕੰਮਾਂ ਦੀ ਪੂਰਤੀ ਵੀ ਜੀਵਨ ਜ਼ਰੂਰਤਾਂ ਦੀ ਤਸਤੀ ਵਿੱਚ ਅਜਿਹਾ ਰਪੰਕਣ ਸਪਸ਼ਟਤਾ ਨਾਲ ਪ੍ਰਗਟ ਹੁੰਦਾ ਹੈ ਇਹ ਦੂਜੀ ਪ੍ਰਕਿਰਤੀ ਕੁਦਰਤ ਮਨੁੱਖ ਦੀ ਬਾਰਸ਼ ਤੋਂ ਰੱਖਿਆ ਛੱਤ ਨਾਲ ਕਰਦੀ ਹੈ ਉਸ ਦੇ ਸਰੀਰ ਤੇ ਚੋਗਾ ਕੁਰਤਾਦ ਪਹਿਨਾਉਂਦੀ ਹੈ ਸਰੀਰ ਦੀ ਅਤੇ ਸਿਰ ਤੇ ਪੱਗ ਜਾਂ ਟੋਪੀ ਇਸ ਸਭ ਨੂੰ ਆਧਾਰ ਭੂਤ ਜੀਵਨ ਨਿਰਵਾਹ ਦਾ ਸੱਭਿਆਚਾਰ ਕਿਹਾ ਜਾਂਦਾ ਹੈ ਸੱਭਿਆਚਾਰ ਦਾ ਕਿਤੇ ਵੱਧ ਮਹੱਤਵਪੂਰਨ ਕੰਮ ਭਾਰ ਵੀ ਹੈ ਹੋਰ ਵੀ ਵੱਧ ਇਹ ਹੈ ਸੰਸਾਰ ਦਾ ਕਾਇਆ ਕਲਪ ਸੱਭਿਆਚਾਰ ਮਨੁੱਖ ਦੀਆਂ ਉਹਨਾਂ ਲੋੜਾਂ ਦੇ ਲਈ ਉੱਤਰ ਪ੍ਰਸਤੁਤ ਕਰਦਾ ਹੈ ਜੋ ਜਿਵੇਂ ਕਿਸੇ ਹੋਰ ਜੀਵ ਦੀਆਂ ਨਹੀਂ ਇਹ ਉੱਤਰ ਸਭ ਤੋਂ ਪਹਿਲਾਂ ਭੌਤਿਕ ਸੰਪਤੀ ਅਤੇ ਉਤਪਾਦਨ ਸਾਧਨ ਅਤੇ ਔਜ਼ਾਰਾਂ ਦੇ ਉਤਪਾਦਨ ਵਿੱਚ ਪ੍ਰਗਟ ਹੁੰਦੇ ਹਨ ਲੋਕਾਂ ਦੇ ਲਈ ਆਪਸ ਵਿੱਚ ਮੇਲ ਕਿਹੜੀਆਂ ਜੀ ਸਭ ਤੋਂ ਪਹਿਲਾਂ ਜਿਹੜਾ ਸੱਭਿਆਚਾਰਕ ਸਰੀਰਕ ਜੈਵ ਜ਼ਰੂਰਤਾਂ ਪੂਰੀਆਂ ਕਰਦਾ ਹੈ ਉਧਰ ਪੂਰਤੀ ਆਉਣਾ ਤੰਦਰੁਸਤ ਰਹਿਣਾ ਆਪਣਾ ਵੰਸ਼ ਜਾਰੀ ਰੱਖਣਾ ਇਹ ਜ਼ਰੂਰਤਾਂ ਤੇ ਪਸ਼ੂ ਦੀਆਂ ਵੀ ਆ ਪਰ ਮਾਰਕਸ ਕਹਿੰਦਾ ਭੁੱਖ ਤਾਂ ਭੁੱਖ ਹੀ ਹੈ ਜੋ ਭੁੱਖਾਂ ਦਾ ਜਿਹੜਾ ਰੰਨੇ ਹੋਏ ਮਾਸ ਨੂੰ ਸ਼ਰੀਰ ਕਾਂਟੇ ਨਾਲ ਖਾ ਕੇ ਮਟਾਈ ਜਾਂਦੀ ਹੈ ਉਹ ਉਸ ਭੁੱਖ ਤੋਂ ਬਿਲਕੁਲ ਭਿੰਨ ਹੈ ਜੋ ਲੱਗਣ ਤੇ ਹੱਥਾਂ ਨੌਹਾਂ ਤੇ ਦੰਦਾਂ ਨਾਲ ਕੱਚੀਆਂ ਬੋਟੀਆਂ ਵੱਢ ਕੇ ਨਿਕਲੀਆਂ ਜਾ ਸਕਦੀਆਂ ਤੇ ਦੂਜੀ ਪ੍ਰਕਿਰਤੀ ਰਾਹੀਂ ਰਖਿਆਤਮਕ ਕੰਮਾਂ ਦੀ ਪੂਰਤੀ ਵੀ ਜੀਵਨ ਜ਼ਰੂਰਤਾਂ ਦੀ ਤੁਸਤੀ ਵਿੱਚ ਜੇ ਰੰਪੰਤਰ ਸਪਸ਼ਟਤਾ ਨਾਲ ਵੇਖਿਆ ਜਾਂਦਾ ਹੈ ਇਹ ਦੂਜੀ ਪ੍ਰਕਿਰਤੀ ਮਨੁੱਖ ਦੀ ਵਾਰਸ਼ ਤੋਂ ਰੱਖਿਆ ਛੱਤ ਨਾਲ ਕਰਦੀ ਹੈ ਉਹਦੇ ਸਰੀਰ ਦੀ ਕੁਰਤਾ ਪਹਿਨ ਕੇ ਚੋਗਾ ਕਣੀ ਅਤੇ ਸਿਰ ਦੀ ਪੱਗ ਜਾਂ ਟੋਪੀ ਨਾਲ ਇਸ ਸਭ ਨੂੰ ਇਹ ਸਾਰੇ ਨੂੰ ਆਧਾਰ ਭੂਤ ਜੀਵਨ ਨਿਰਵਾਹ ਦਾ ਸੱਭਿਆਚਾਰ ਕਿਹਾ ਜਾਂਦਾ ਹੈ ਸੱਭਿਆਚਾਰ ਦਾ ਕਿਤੇ ਵੱਧ ਮਹੱਤਵਪੂਰਨ ਕੰਮ ਘਾਰ ਵੀ ਹੈ ਇਹ ਹੈ ਸੰਸਾਰ ਦਾ ਕਾਇਆ ਕਲਪ ਸੱਭਿਆਚਾਰ ਮਨੁੱਖ ਦੀਆਂ ਉਹਨਾਂ ਲੋੜਾਂ ਦੇ ਲਈ ਉੱਤਰ ਪ੍ਰਸਤੁਤ ਕਰਦਾ ਹੈ ਜਿਉਂ ਜਿਹੀਆਂ ਕਿਸੇ ਹੋਰ ਜੀਵ ਦੀਆਂ ਨਹੀਂ ਇਹ ਉੱਤਰ ਸਭ ਤੋਂ ਪਹਿਲਾਂ ਭੌਤਿਕ ਸੰਪਤੀ ਅਤੇ ਉਤਪਾਦਨ ਸਾਧਨਾ ਅਤੇ ਉਯਾਰਾਂ ਦੇ ਉਤਪਾਦਨ ਵਿੱਚ ਪ੍ਰਗਟ ਹੁੰਦੇ ਹਨ ਲੋਕਾਂ ਦੇ ਲਈ ਆਪਸ ਵਿੱਚ ਮੇਲਜੋਲ ਜ਼ਰੂਰੀ ਹੈ ਇਸ ਦੇ ਅਨੁਰੂਪ ਹੀ ਸੱਭਿਆਚਾਰ ਉਹਨਾਂ ਨੂੰ ਮੇਲਜੋਲ ਦੇ ਐਸੇ ਸਾਧਨ ਪ੍ਰਦਾਨ ਕਰਦਾ ਹੈ ਜੋ ਕੇਵਲ ਮਨੁੱਖ ਨੂੰ ਹੀ ਪ੍ਰਾਪਤ ਹਨ ਕਿਸੇ ਵੀ ਸਮਾਜ ਦੀ ਹੋਂਦ ਕੇਵਲ ਤਾਂ ਹੀ ਬਣੀ ਰਹਿ ਸਕਦੀ ਹੈ ਜਦੋਂ ਕਿ ਉਸ ਦੇ ਮੈਂਬਰ ਆਚਾਰ ਵਿਹਾਰ ਤੇ ਰਹਿਣ ਸਹਿਣ ਦੇ ਨਿਸ਼ਚਿਤ ਨਿਯਮਾਂ ਦਾ ਪਾਲਣ ਕਰਨ ਕੋਈ ਅਜਿਹਾ ਸਮੁਦਾਇ ਨਹੀਂ ਹੈ ਜਿਸ ਵਿੱਚ ਉਸ ਦੇ ਜੀਵਨ ਨੂੰ ਨਿਯਮਿਤ ਕਰਨ ਵਾਲੇ ਮਾਲਕ ਨਾ ਹੋਣ ਨਿਯਮ ਨਾ ਹੋਣ ਕੋਈ ਵੀ ਇਹ ਹੈ ਵਿਕਸਿਤ ਸਮਾਜ ਨਹੀਂ ਹੈ ਜਿਸ ਕੋਲ ਖੁਦ ਸਮਾਜ ਅਤੇ ਉਸ ਦੇ ਆਰਥਿਕ ਆਧਾਰ ਉਤਪਾਦਨ ਦੇ ਸੰਚਾਲਨ ਦੀ ਪ੍ਰਣਾਲੀ ਨਾ ਹੋਵੇ ਲੋਕਾਂ ਦੇ ਪਰਸਪਰ ਸੰਬੰਧਾਂ ਦਾ ਨਿਯਮਨ ਵੀ ਸੱਭਿਆਚਾਰ ਕਰਦਾ ਹੈ ਮਨੁੱਖ ਵੰਸ਼ ਜਾਰੀ ਹੈ ਮਨੁੱਖ ਜਾਤੀ ਦੇ ਲੰਮੇ ਇਤਿਹਾਸ ਵਿੱਚ ਪ੍ਰੇਮ ਦਾ ਜੋਰ ਪੰਤਰਨ ਹੋਇਆ ਹੈ ਇਹ ਸ਼ਾਇਦ ਸੱਭਿਆਚਾਰ ਦੇ ਵਿਕਾਸ ਦੀ ਪੱਧਰ ਦੀ ਸਭ ਤੋਂ ਵੱਧ ज्वलंत अभिव्यक्ति है ਵੰਸ਼ ਜਾਰੀ ਰੱਖਣ ਦੀ ਸਹਿਜ ਵਰਤੀ ਤਾਂ ਸਾਰੇ ਜੀਵਾਂ ਵਿੱਚ ਹੀ ਹੈ ਇਹ ਇੱਕ ਉਦਾਤ ਭਾਵਨਾ ਬਣ ਗਈ ਹੈ ਇੱਕ ਬੜੀ ਪਿਆਰ ਦੀ ਇੱਕ ਮਤਲਬ ਆਤਮਿਕ ਭਾਵਨਾ ਜਿਹੜੀ ਹੈ ਇਹ ਜੋ ਆਤਮਿਕਤਾ ਨਾਲ ਭਰਪੂਰ ਇਹ ਭਾਵਨਾ ਜਿਸ ਵਿੱਚ ਵਿਅਕਤੀ ਦੇ ਸ਼੍ਰੇਸ਼ਟ ਸੱਚੇ ਮਾਨਵੀ ਗੁਣ ਭਰੇ ਇਹ ਸਰਬ ਮਨੁੱਖ ਵਿੱਚ ਹੀ ਹੈ ਮਨੁੱਖ ਵੰਸ਼ ਦਾ ਪੁਨਰ ਉਤਪਾਦਨ ਲੋਕਾਂ ਦੀਆਂ ਨਵੀਆਂ ਪੀੜ੍ਹੀਆਂ ਨੂੰ ਸੈਕਸਸ ਕਰਨ ਦੀ ਜ਼ਰੂਰਤ ਦੇ ਨਾਲ ਗੂੜੇ ਰੂਪ ਨਾਲ ਜੁੜਿਆ ਹੋਇਆ ਹੈ ਇਹ ਸਿੱਖਿਆ ਦੀਖਿਆ ਅਤੇ ਚਰਿੱਤਰ ਨਿਰਮਾਣ ਕਿਸੇ ਵੀ ਸਮਾਜ ਦਾ ਸਭ ਤੋਂ ਮਹੱਤਵਪੂਰਨ ਕੰਮ ਭਾਰ ਹੈ ਕਿਉਂਕਿ ਇਸ ਦੀ ਬਦੌਲਤ ਹੀ ਸਮਾਜ ਸੱਭਿਆਚਾਰ ਦੇ ਲਗਾਤਾਰ ਵਿਕਾਸ ਦੇ ਕਰਮ ਨੂੰ ਬਣਾਈ ਰੱਖ ਸਕਦਾ ਹੈ ਆਰਾਮ ਵੀ ਮਨੁੱਖ ਦੀ ਬਹੁਤ ਵੱਡੀ ਜ਼ਰੂਰਤ ਹੈ ਆਪਣੇ ਮੂਲ ਵਿੱਚ ਜੈਵ ਜ਼ਰੂਰਤ ਹੈ ਲੇਕਿਨ ਬਹੁਤ ਹੱਦ ਤੱਕ ਸੱਭਿਆਚਾਰਕ ਸਾਧਨਾ ਨਾਲ ਇਸ ਦੀ ਪੂਰਤੀ ਹੁੰਦੀ ਹੈ ਇੱਕ ਹੋਰ ਸ਼ੁੱਧ ਮਨੁੱਖੀ ਲੋੜ ਹੈ ਜਿਹੜੀ ਅਸੀਂ ਮਨੁੱਖਾਂ ਨੇ ਲੱਖਾਂ ਸਾਲ ਪਹਿਲਾਂ ਗ੍ਰਹਿਣ ਕੀਤੀ ਹੈ ਇਹ ਹੈ ਸੰਸਾਰ ਦਾ ਗਿਆਨ ਪ੍ਰਾਪਤ ਕਰਨ ਦੀ ਜਿਹੜੀ ਸਾਡੀ ਭੁੱਖ ਵਿਆਖਿਆ ਕਰਨ ਦੀ ਭੁੱਖ ਵਿਆਖਿਆ ਕਰਨੀ ਕਹੇ ਚੀਜ਼ ਦੀ ਸਾਡੇ ਪੂਰਵਜ ਗਿਆਨ ਪ੍ਰਾਪਤੀ ਦੀ ਭੁੱਖ ਇੱਕ ਸੱਚੀ ਗਿਆਨ ਪਵਾਸਾ ਬਣ ਗਈ ਸਾਡੇ ਪੂਰਵਜਾਂ ਦੀ ਇਹ ਕਿਹਾ ਜਾ ਸਕਦਾ ਹੈ ਕਿ ਗਿਆਨ ਵਿਗਿਆਨ ਤੇ ਕਲਾ ਦੀ ਉਤਪਤੀ ਦਾ ਸਿਹਰਾ ਇਸ ਗੱਲ ਨੂੰ ਹੈ ਕਿ ਮਨੁੱਖ ਨੇ ਮਨੁੱਖ ਜਾਤੀ ਦੀ ਖੋਜ ਕੀਤੀ ਮਾਨਵਤਾ ਨੂੰ ਜਾਣਿਆ ਇਤਿਹਾਸ ਵਿੱਚ ਆਪਣੇ ਸਥਾਨ ਨੂੰ ਸਮਝਿਆ ਸੱਭਿਆਚਾਰ ਦੀਆਂ ਘਟਨਾਵਾਂ ਬਹੁ ਪੱਖੀਆਂ ਮਨੁੱਖ ਦੇ ਸਾਹਮਣੇ ਆਪਣੇ ਅੱਡੋ ਅੱਡ ਪਹਿਲੂ ਉਭਾਰ ਸਕਦੇ ਹਨ ਹੋਮਰ ਦੀਆਂ ਦੇ ਪ੍ਰਸਤੁਤੀਆਂ ਨਿਰਸਦੇ ਕਦੇ ਧਾਰਮਿਕ ਰਚਨਾਵਾਂ ਸਨ ਲੇਕਿਨ ਪ੍ਰਾਤਨ ਸਾਹਿਤ ਦਾ ਰਸ ਲੈਂਦਾ ਅਸੀਂ ਇਸ ਬਾਰੇ ਨਹੀਂ ਸੋਚਦੇ ਵਿਗਿਆਨ ਅੱਜ ਬਰਾਤ ਉਤਪਾਦਕ ਸ਼ਕਤੀ ਹੈ ਲੇਕਿਨ ਇੱਕ ਜ਼ਮਾਨੇ 'ਚ ਜਿਹੜਾ ਵਿਗਿਆਨ ਵਿਵਹਾਰਕ ਸਮੱਸਿਆ ਨੂੰ ਹੱਲ ਨਹੀਂ ਸੀ ਕਰਦਾ ਸਗੋਂ ਲੋਕਾਂ ਲਈ ਮਨੋਰੰਜਨ ਕਰਦਾ ਜਿਵੇਂ ਮਤਲਬ ਜਾਦੂ ਦੇ ਕੇ ਖੇਡ ਵਿਖਾਉਣੇ ਕਹਿੰਦੇ ਵੀ ਰੰਗ ਬਦਲਣਾ ਹੋਰ ਚੀਜ਼ਾਂ ਕਰਨੀਆਂ ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ ਉਹ ਵਿਗਿਆਨ ਦੀਆਂ ਉਦੋਂ ਲੋਕਾਂ ਦੇ ਮਨੋਰੰਜਨ ਕਰਦੀਆਂ ਸਨ ਸਭ ਤੋਂ ਪਹਿਲਾਂ ਆਉਣ ਵਾਲੇ ਲੇਖਾਂ 'ਚ ਅਸੀਂ ਵੇਖਾਂਗੇ ਆਉਣ ਵਾਲੇ ਲੈਕਚਰਾਂ 'ਚ ਕਿ ਮਨੁੱਖ ਨੇ ਇਸ ਸੰਸਾਰ ਨੂੰ ਆਪਣੇ ਰਹਿਣ ਲਾਇਕ ਕਿਵੇਂ ਬਣਾਇਆ ਅਤੇ ਸੱਭਿਆਚਾਰ ਦੇ ਆਰਥਿਕ ਪਹਿਲੂ ਦਾ ਵਿਕਾਸ ਕੀਤਾ ਤੇ ਸਭ ਤੋਂ ਪਹਿਲਾਂ ਇਸ ਲਈ ਹਰ ਇੱਕ ਜੀਵ ਦੀ ਸਰਗ ਉਧਰ ਪੂਰਤੀ ਦੀ ਜ਼ਰੂਰਤ ਪੂਰੀ ਹੋ ਸਕੇ ਇਹ ਆਪਾਂ ਦੇ ਵਿੱਚ Okay.